ਪੌੜੀ ਫੇਰੋਂ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਾਧਸ ਦੇਵ ਦੁਖ ਭੰਜਨ ਗੁਰ ਗਿਆ ਫੇਰੋਂ ਫੇਰੋਂ ਘਟ ਘਟ ਮੈਂ ਦੇਖ ਰਿਹਾ ਮੈਨੂੰ ਦਿਸ ਰਿਹਾ ਘਟ ਘਟ ਸਗਲ ਮੇ ਸਾਰਿਆਂ ਦੇ ਅੰਦਰ ਸਭਾ ਘਟ ਰਾਮ ਬੋਲੇ ਕਬੀਰ ਵੀ ਇਹੀ ਗੱਲ ਕਹੇ ਘਟ ਘਟ ਮੈਂ ਹਰਜੂ ਬਸਨ ਹੋਂ ਬਾਸ਼ਾ ਨੇ ਕਿਹਾ ਘਟ ਘਟ ਮੈਂ ਹਰਜੂ ਪਸੈ ਬਸੈ ਸੰਤਨ ਕਹਿਓ ਪੁਕਾਰਾ ਦੇਖੋ ਪੁਕਾਰ ਕੇ ਕਿਹਾ ਹੋਇਆ ਕਿਹਾ ਨਾ ਫਿਰੋਂ ਘਟ ਘਟ ਸਲ ਮੈਂ ਫਿਰੋਂ ਕਹਿੰਦਾ ਕਹ ਮੈਨੂੰ ਦੀਂਦਾ ਸਾਰਿਆਂ ਦੇ ਵਿੱਚ ਹੈ ਮੈਂ ਦੇਖ ਰਿਹਾ ਸਾਰਿਆਂ ਵਿੱਚ ਹੈ ਸਾਰਿਆਂ ਦੇ ਫਿਰੋਂ ਘਟ ਘਟ ਤੇ ਉਹਨਾਂ ਦਾ ਕੀ ਬਣਿਆ ਪੂਰ ਰਹੇ ਭਗਵਾਨ ਉਹਨਾਂ ਦਾ ਕੀ ਬਣਿਆ ਜਿਹੜੇ ਕਹਿੰਦੇ ਨੇ ਨੀਚਾ ਦੇ ਹੁੰਦਾ ਨਹੀਂ ਤੁਸੀਂ ਜੀ ਮੰਦਰ ਨਹੀਂ ਜਾ ਸਕਦੇ ਉਹਨਾਂ ਦਾ ਕੀ ਬਣੂ ਗੁਰਬਾਣੀ ਨੇ ਤਾਂ ਐਲਾਨ ਕਰਤਾ ਸੰਤਾਂ ਨੇ ਇਹ ਜਿਹੜੀ ਸੀ ਨਾ ਫਲਸਫੀ ਇਹ ਸਾਰੀ ਰੱਦ ਕਰਤੀ ਪੰਡਤ ਵਾਲੀ ਫਲਸਫੀ ਸੰਤਾਂ ਨੇ ਰੱਦ ਕਰਤੀ ਇਸਲਾਮ ਵਾਲੇ ਉਹ ਨਹੀਂ ਮੰਨਦੇ ਇਸਲਾਮ ਵਾਲਿਆਂ ਨੂੰ ਕਹਣਾ ਤਾਂ ਹੀ ਕਿਹਾ ਭਾਵੇਂ ਉਹਨਾਂ ਨੂੰ ਨਹੀਂ ਪਤਾ ਜੋਤ ਬਾਰੇ ਪਰ ਉਹ ਮੰਨਦੇ ਨੇ ਵੀ ਸਭ ਦੇ ਵਿੱਚ ਕੋਈ ਹੈ ਇਹ ਬਹੁਤ ਗੱਲ ਬੜੀ ਹੈ ਸਾਰਿਆਂ ਲੋ ਜੇ ਭੈੜੀ ਫਲਸਫੀ ਸੀ ਅੱਛਾ ਇੱਕ ਹੋਰ ਗੱਲ ਹੈ ਆ ਜਿਹੜੇ ਜੋਗੀ ਨੇ ਜਾਤ ਪਾਤ ਨੂੰ ਇਹ ਵੀ ਨਹੀਂ ਮੰਨਦੇ ਜੋਗੀ ਨਹੀਂ ਮੰਨਦੇ ਸੀ ਜਾਤ ਪਾਤ ਨੂੰ ਕੋਈ ਆ ਜਵੇ ਕਿਸੇ ਜਾਤਾ ਹੋਵੇ ਜੋਗੀ ਬਣ ਜਵੇ ਮੁੰਦਰਾ ਬਾਲਵੇ ਬਰਾਬਰ ਹੈ ਜਾਤ ਪਾਤ ਨੂੰ ਨਹੀਂ ਮੰਨਦੇ ਸੀ ਜੋਗੀ ਇਸ ਕਰਕੇ ਵੀ ਜੋਗੀਆਂ ਦਾ ਇਹਨਾਂ ਨਾਲ ਉਹ ਮਤਲਬ ਮੋਰਚਾ ਸੀ ਮਤਭੇਦ ਸੀ ਇਸ ਗੱਲ ਦਾ ਮਤਭੇਦ ਸੀ ਕਿ ਉਹ ਜਾਤ ਪਾਤ ਬੰਦੇ ਨੇ ਜੋਗੀ ਨਹੀਂ ਹੁੰਦੇ ਇਸ ਕਰਕੇ ਜੋਗੀਆਂ ਨਾਲ ਤਾਂ ਚਰਚਾ ਕੀਤੀ ਹੈ ਗੁਰੂ ਨਾਨਕ ਨੇ ਭਗਤਾਂ ਨੇ ਸਮਝਾਉਣ ਦੀ ਪੰਡਤ ਨਾਲ ਨਹੀਂ ਕੀਤੀ ਪੰਡਤ ਤਾਂ ਵਿਗੜਿਆ ਹੋਇਆ ਔਰ ਮੁਸਕਿਆ ਹੋਇਆ ਦੁੱਧ ਜਿਹਦਾ ਕੁਝ ਵੀ ਨਹੀਂ ਬਣ ਸਕਦਾ ਇਹਨੂੰ ਨਹੀਂ ਛੇੜਿਆ ਇਹਨੂੰ ਨਹੀਂ ਛੇੜਿਆ ਇਹ ਤਾਂ ਹਮੇਸ਼ਾ ਹੀ ਜਿਹੜੀ ਗੁਰਮਤ ਹੈ ਇਹਨੂੰ ਵਿਗਾੜਨ ਦਾ ਜਿਹੜਾ ਹੈ ਜਾਣ ਬੁੱਝ ਕੇ ਵਿਗਾੜਨ ਦਾ ਕੰਮ ਇਹਨੇ ਠੇਕਾ ਪੜਨ ਦਾ ਲਿਆ ਹੈ ਸ਼ੁਰੂ ਤੇ ਕਬੀਰ ਨੇ ਕਹਿਤਾ ਪੰਡਤ ਪਾੜੀ ਪੰਡਤ ਭੁੱਲਿਆ ਨਹੀਂ ਹੋਇਆ ਹੈ ਪੰਡਤ ਭੁੱਲਿਆ ਨਹੀਂ ਪੰਡਤਾ ਜਾਣ ਕੇ ਕਰ ਰਿਹਾ ਹੈ ਜਿਹੜਾ ਜਾਣ ਕੇ ਕਰੇ ਜਾਣ ਬੁੱਝ ਕੇ ਬਾਵਰੇ ਤਾਂ ਕਾਜ ਵਿਗਾੜਿਓ ਇਹਦੇ ਦਾ ਜਾਣ ਬੁੱਝ ਕੇ ਕਾਜ ਵਿਗਾੜਿਆ ਹੈ ਉਹਨੂੰ ਨਹੀਂ ਉਪਦੇਸ਼ ਕਰੀਦਾ ਜਿਹੜਾ ਜਾਣ ਬੁੱਝ ਕੇ ਕਾਜ ਵਗਾੜੇ ਉਹਨੂੰ ਤੁਸੀਂ ਕੀ ਉਪਦੇਸ਼ ਕਰੋਗੇ ਉਹ ਤਾਂ ਸਭ ਕੁਝ ਜਾਣਦਾ ਉਹਦਾ ਧਰਮ ਹੈ ਕਿ ਇਹ ਚੀਜ਼ ਨੂੰ ਵਿਗਾੜਨਾ ਸੱਚ ਨੂੰ ਉਲਟੇ ਰਸਤੇ ਪਾਉਣਾ ਹੀ ਪਾਉਣਾ ਉਹਨੇ ਅਰਥ ਵਿਗਾੜ ਕੇ ਆ ਕੰਮ ਸਾਰਾ ਪੰਡਤ ਨੇ ਕੀਤਾ ਹੈ ਅੱਜ ਪੰਡਤ ਸਿੱਖ ਬਣਿਆ ਸਾਜਿਸ਼ ਰਚੀ ਉਹ ਦੂਏ ਸਾਡੇ ਬੰਦੇ ਪਾੜ ਕੇ ਉਹਨਾਂ ਨੇ ਪੰਡਤਾਂ ਨੇ ਰਾਜ ਬਣਾਇਆ ਉਹਨਾਂ ਨੂੰ ਪਹਿਲਾ ਬੰਦਾ ਬਹਾਦਰ ਪਾੜਿਆ ਬਾਈ ਧਾਰੀਆਂ ਨੇ ਵੀ ਰਾਜਾ ਰਾਜ ਕਾਇਮ ਕਰ ਲੈ ਮਾਤਾ ਨੇ ਵਿਰੋਧ ਕੀਤਾ ਖਾਲਸੇ ਨੇ ਵਿਰੋਧ ਕੀਤਾ ਫਿਰ ਮਿਸਰਾਲੇ ਰਾਜੇ ਬਣ ਗਏ ਫਿਰ ਦੋਹਾਂ ਨੇ ਮਿਸਰਾਲੇ ਆਨੇ ਨੇ ਇਹਨਾਂ ਨੇ ਪੰਡਤਾਂ ਨੇ ਇਕੱਠੇ ਹੋ ਕੇ ਸਾਜਣਾ ਫਿਰ ਦੇ ਅਰਥ ਕੀਤੇ ਅੱਜ ਅਰਥ ਸਾਡੇ ਕੋਲ ਨੇ ਫਿਰ ਉਸੇ ਸਾਜਣਾ ਗੁਰਦਾਰਿਆਂ 'ਚ ਬਾੜੇ ਉਸੇ ਸਾਜਣਾ ਗੁਰਦਾਰਿਆਂ ਦੀਆਂ ਗੋਲਕਾਂ ਆਈਆਂ ਉਸੇ ਸਾਜਨਾ ਗੁਰਦਾਰਿਆਂ ਨੂੰ ਜ਼ਮੀਨਾਂ ਆਈਆਂ ਜੀਤੇ ਕੇ ਖਾਲਸਾ ਸਾਰਾ ਖਰਾਬ ਸੀ ਇਹਨਾਂ ਸਾਰੀਆਂ ਗੱਲਾਂ ਪਰ ਉਹਨਾਂ ਦਾ ਵਾਸ ਕੋਈ ਨਹੀਂ ਗਿਆ ਫਿਰ ਗੁਰਦਾਰਿਆਂ ਦੇ ਆਲੇ ਦਾਲੇ ਮੂਰਤੀਆਂ ਆਈਆਂ ਉਦੋਂ ਵੀ ਖਾਲਸਾ ਵਿੱਚ ਲਚਾਰ ਰਿਹਾ ਗੁਰਸਿੱਖ ਲਚਾਰ ਰਹੇ ਕੁਝ ਨਹੀਂ ਕਰ ਸਕਦੇ ਸੀ ਰਾਜਗੀ ਦਾ ਸੀ ਰਾਜ ਰਣਜੀਤ ਸਿੰਘ ਸੀ ਅੰਗਰੇਜ਼ਾਂ ਦਾ ਰਾਜ ਹੋਇਆ ਮੂਰਤੀਆਂ ਜਗਾਤੀਆਂ ਰਣਜੀਤ ਸਿੰਘ ਨੇ ਮੂਰਤੀਆਂ ਬਾੜੀਆਂ ਸੀ ਹੁਣ ਦੇਖੋ ਤੁਸੀਂ ਵੀ ਰਣਜੀਤ ਸਿੰਘ ਸਿੱਖ ਸੀ ਜਾਂ ਅੰਗਰੇਜ਼ ਸਿੱਖ ਸੀ ਸਿੱਖ ਅੰਗਰੇਜ਼ ਵਧੀਆ ਸੀ ਰਣਜੀਤ ਸਿੰਘ ਜਿਨ੍ਹਾਂ ਨੂੰ ਪਤਾ ਲੱਗਿਆ ਵੀ ਮੂਰਤੀਆਂ ਦਾ ਤੇ ਧਰਮ ਤੋਂ ਖਿਲਾਫ ਨੇ ਉਹਨਾਂ ਚਕਾ ਦਿੱਤਾ ਫਿਰ ਡੀਸੀ ਜਿਹੜਾ ਅੰਮ੍ਰਿਤਸਰ ਵਾਲਾ ਮੰਨਿਆ ਨਹੀਂ ਹੈ ਮਿਸਟਰ ਕਿੰਗ ਉਹਦਾ ਨਾਮ ਮੰਨਿਆ ਨਹੀਂ ਹੈ ਬੜੀਆਂ ਸਫਾਸਾਂ ਆਈਆਂ ਪਹਿਲਾਂ ਬਿਲਕੁਲ ਨਹੀਂ ਮੰਨਦਾ ਇਸ ਗੱਲ ਜਿਹਨਾਂ ਦੇ ਧਰਮ ਵਿੱਚ ਨਹੀਂ ਹੈ ਬਿਲਕੁਲ ਨਹੀਂ ਮੰਨੀ ਕਿਸੇ ਦੀ ਸਵਾਲ ਉਹ ਤੋਂ ਬਾਅਦ ਫਿਰ ਇਹ ਖੜੇ ਹੋਏ ਤੇਜਾ ਸਿੰਘ ਇਹ ਪਹਿਲਾਂ ਗਏ ਸੀ ਲਾਹੌਰ ਤੋਂ ਤੇਜਾ ਸਿੰਘ ਐਂਡ ਕੰਪਨੀ ਉਹਨੂੰ ਡੀਸੀ ਤੇ ਕੌਣ ਪ੍ਰੈਸ਼ਰ ਵੀ ਤੂੰ ਇਹ ਨਾ ਕਰ ਉਹ ਨਹੀਂ ਬੰਨਿਆ ਸਬੂਰ ਦੇ ਨਾਂ ਚੱਕੋ ਹਾਂ ਵੀ ਇਹ ਦਾ ਲੈ ਆਦੇਸ਼ ਫੇਰ ਇਹਨਾਂ ਨੇ ਆ ਵੈਗਰੂ ਵੈਗਰੂ ਵਾਲਾ ਇੱਥੇ ਆ ਜਿਹੜਾ ਸਿਸਟਮ ਹੈ ਆ ਪਿੰਡ ਰੋਡ ਤੇ ਬਲੇਰ ਕੋਲੇ ਤੋਂ ਪਰੇ ਪਸੌੜ ਇੱਥੇ ਸੈਂਟਰ ਖੋਲਿਆ ਇਹਦਾ ਜੱਦੇ ਤੇ ਹੀ ਲੱਗੇ ਹੋਏ ਨੇ ਫਿਰ ਗੁਰਦਾਸ ਦੀਆਂ ਵਾਲੇ ਜਾਈਆਂ ਟੀਕੇ ਦੇ ਨਾਲ ਉਸੇ ਵੇਲੇ 12 ਰਜਾਈਆਂ ਉਸੇ ਵੇਲੇ ਦਾ ਟੀਕਾ ਇਹ ਸਾਰਾ ਪਲਾਨ ਪੰਡਤ ਪਾੜੀ ਬਾਟ ਵਾਲਾ ਹੈ ਹੁਣ ਤੱਕ ਗਲ ਪਏ ਹੋਏ ਨੇ ਹੁਣ ਲਾ ਦਾਂਗੇ ਹੁਣ ਗਲੋਂ ਲੈ ਜਾਣਗੇ ਲੈ ਵੀ ਤਾਂ ਜਾਣਗੇ ਕੁਝ ਸਮਾਂ ਐਸਾ ਆ ਗਿਆ ਸੰਗਤ ਪੜ ਗਈ ਸਿੱਖ ਸੰਗਤ ਅਨਪੜ ਹੁੰਦੇ ਸੀ ਪਹਿਲਾਂ ਉਹ 50 40 ਸਾਲ ਤੇ ਬੜੇ ਪੜ ਲਿਖੇ ਹੋਏ ਨੇ ਪਹਿਲਾਂ ਕੌਣ ਪੜਿਆ ਲਿਖਿਆ ਸੀ ਜੋ ਕਹਿਤਾ ਮੰਨ ਲਿਆ ਵਿਚਾਰੇ ਜਿਹੜੀਆਂ ਸਾਖੀਆਂ ਸੁਣੀਆਂ ਸੁਣਨੀਆਂ ਹੁਣ ਸ਼ੰਕਾ ਪਈ ਆ 15 ਸਾਲ ਤੇ ਜ਼ਿਆਦਾ ਰੌਲਾ ਪਿਆ 20 ਸਾਲ ਤੇ ਵੇਖੀ ਕੀ ਹੋ ਰਿਹਾ ਗੁਰਬਾਣੀ ਕਿਤੋਂ ਕਿਤੋਂ ਤਾਂ ਸਮਝ ਆਉਂਦੀ ਹੈ ਗੁਰਬਾਣੀ ਕੁਝ ਕਹਿ ਰਹੀ ਹੈ ਸਮਝ ਨਹੀਂ ਨਹੀਂ ਆ ਰਿਹਾ ਫਿਰ ਵੀ ਵਿਦਵਾਨਾਂ ਨੂੰ ਪਰ ਇਹ ਜ਼ਰੂਰ ਹੈ ਕਿ ਕਿਤੇ ਗੜਬੜ ਹੈ ਕਿਤੇ ਗੜਬੜ ਹੈ ਕਿਤੇ ਗੜਬੜ ਹੈ ਜਦੋਂ ਟੀਕਾ ਕਰਦਾ ਸੀ ਜਦ ਵੀ ਰੌਲਾ ਪਾਇਆ ਵੀ ਟੀਕਾ ਗਲਤ ਹੈ ਟੀਕਾ ਗਲਤ ਹੈ ਗਲਤੀ ਕੀ ਹੈ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹ ਵੀ ਵਿਦਵਾਨ ਸੀ ਗਲਤੀ ਦਾ ਨਹੀਂ ਪਤਾ ਲੱਗਿਆ ਕੀ ਹੈ ਪਰ ਰੌਲਾ ਜ਼ਰੂਰ ਪਾਇਆ ਵੀ ਇਹ ਪੰਡਤ ਖਰਾਬ ਕਰੂਗਾ ਖਰਾਬ ਕਰਨ ਵਾਸਤੇ ਹੈ ਸਾਜ਼ਿਸ਼ ਆਏ ਹੈ ਉਹ ਰੌਲਾ ਜਾਂਦਾ ਹੀ ਬੰਦਾ ਹੁਣ ਸਾਰੀ ਗੱਲ ਸਮਝ ਆਈਏ ਜਾ ਕੇ ਨਾਲ ਸਮਾਂ ਸੱਚ ਉਹਦੀ ਖੇਡ ਹੈ ਜਦੋਂ ਮਰਜ਼ੀ ਪ੍ਰਗਟ ਹੋ ਜਵੇ ਜਦ ਸਾਹਮਣ ਵਾਲੇ ਨਹੀਂ ਸੀ ਨਾਲ ਦੇ ਨਹੀਂ ਸੀ ਹੁੰਦੇ ਨਾ ਜਿੰਨਾ ਜਦ ਸੱਚ ਨੂੰ ਸਾਹਮਣ ਵਾਲੇ ਨਾ ਹੋਣ ਉਹਨਾਂ ਜਦ ਸੱਚ ਪ੍ਰਗਟ ਵੀ ਨਹੀਂ ਹੁੰਦਾ ਸਮਝਣ ਵਾਲੇ ਹੋਣ ਸਾਹਮਣ ਦਾ ਮਤਲਬ ਹਿਰਦਿਆਂ ਸਾਹਮਣ ਵਾਲੇ ਹੋਣ ਸਮਝਣ ਵਾਲੇ ਹੋਣ ਸੱਚ ਤੇ ਚੱਲਣ ਵਾਲੇ ਹੋਣ ਸੱਚ ਦਾ ਪ੍ਰਚਾਰ ਕਰਨ ਵਾਲੇ ਹੋਣ ਸੱਚ ਵਾਸਤੇ ਨੁਕਸਾਨ ਝੱਲਣ ਵਾਲੇ ਹੋਣ ਸੱਚ ਦੇ ਪ੍ਰਚਾਰ ਵਾਸਤੇ ਹਮੇਸ਼ਾ ਨੁਕਸਾਨ ਕੋ ਨਾ ਕੋ ਦੇਣਾ ਪੈਂਦਾ ਧੰਨਵਾਦ ਧੰਨ ਸਭ ਸੰਗੁਰ ਕੋ ਹੁਕਮ ਮੰਨਿਆ ਪਾਈਏ ਪ੍ਰਾਪਤੀ ਦਾ ਬਾਅਦ ਚਾ ਪ੍ਰਾਪਤੀ ਦਾ ਸਾਈ ਹੀ ਆ ਫਿਰ ਨੁਕਸਾਨ ਤਾਂ ਝੂਠ ਦਾ ਹੁੰਦਾ ਦੇਣਾ ਕੀ ਹੈ ਦੇਣਾ ਝੂਠ ਮਿਲਣਾ ਕੀ ਹੈ ਮਿਲਣਾ ਸੱਚ ਮਿਲਣਾ ਉਹ ਜਿਹੜਾ ਜਾਣਾ ਕਦੇ ਨਹੀਂ ਦੇਣਾ ਉਹ ਹੈ ਜਿਹੜਾ ਰਹਿਣਾ ਕੋਲ ਨਹੀਂ ਦੇਣਾ ਤਾਂ ਉਹ ਹੈ ਜਿਹੜਾ ਰਹਿਣਾ ਕੋਈ ਨਹੀਂ ਸਾਡੇ ਕੋਲ ਮਿਲਣਾ ਉਹ ਹੈ ਜਿਹੜਾ ਜਾਣਾ ਕੋਈ ਨਹੀਂ ਸੌਦਾ ਤਾਂ ਸਸਤਾ ਹੈ ਪਰ ਸਾਨੂੰ ਦੁਨੀਆਦਾਰ ਆਦਮੀ ਨੂੰ ਮਹਿੰਗਾ ਲੱਗਦਾ ਹੈ ਦੁਨੀਆਦਾਰੀ ਆਦਮੀਆਂ ਨੂੰ ਇਹ ਮਹਿੰਗਾ ਲੱਗਦਾ ਹੈ ਇਹ ਤਾਂ ਬਹੁਤ ਸੌਖਾ ਸਸਤਾ ਮਨ ਦੇ ਰਾਮ ਲਿਓ ਹੈ ਬੋਲ ਜਿਹੜਾ ਦੁਖੀ ਕਰਦਾ ਮਨ ਉਹਨੂੰ ਦੇਖ ਕੇ ਰਾਮ ਲਿਆ ਬੱਟੇ ਉਹਦੇ ਸੌਦਾ ਸਸਤਾ ਨਹੀਂ ਪਰ ਸਮਝ ਹੋਵੇ ਲਾਲ ਦੀ ਪਛਾਣ ਹੋਵੇ ਰਤਨ ਦੀ ਪਛਾਣ ਹੋਵੇ ਕੋਡੀ ਬਦਲੇ ਮਿਲਦਾ ਹੋਵੇ ਬੇਵਕੂਫ ਹੈ ਜਿਹੜਾ ਨਾਲ ਹੋਵੇ ਇੱਥੇ ਕੀ ਹੋ ਰਿਹਾ ਹੀਰਾ ਜਨਮ ਮੋਲ ਹੈ ਕੌਡੀ ਬਦਲੇ ਜਾ ਰਹੇ ਕੌਡੀ ਦੇ ਬਦਲੇ ਜਿਹੜਾ ਚੀਜ਼ ਦੇ ਰਿਹਾ ਉਹ ਸਿਆਣਾ ਹੈ ਕਿ ਜਿਹੜਾ ਕੌਡੀ ਦੇ ਬਦਲੇ ਉਹ ਲੈ ਰਿਹਾ ਉਹ ਸਿਆਣਾ ਇੱਥੋਂ ਸਿਆਣੇ ਦਾ ਮੂਰਖ ਦਾ ਪਤਾ ਲੱਗਣਾ ਤਾਂ ਗੁਰਮਤਿ ਨਾਲ ਮੂਰਖ ਕਹਿੰਦੀ ਹੈ ਸਾਰਿਆਂ ਨੂੰ ਬੜੇ ਬੜਿਆਂ ਨੂੰ ਜਿਹੜੇ ਬੜੇ ਬੜੇ ਬਣੇ ਫਿਰਦੇ ਰਾਜੇ ਮਹਾਰਾਜੇ ਅਫਸਰ ਜੱਜ ਸਭ ਸਾਰੇ ਮੂਰਖ ਤਾਂ ਕਹਿੰਦੀ ਹੈ ਕੌਡੀ ਵੱਲੇ ਜਿਹੜਾ ਜਨਮ ਗਵਾਰੇ ਹੈ ਉਹ ਸਿਆਣਾ ਕਿੱਥੋਂ ਹੈ ਆਪਣੇ ਆਪ ਨੂੰ ਸਿਆਣਾ ਮੰਨਣਾ ਅਲੱਗ ਗੱਲ ਹੈ ਆਪਣੇ ਆਪ ਨੂੰ ਇਹਨੂੰ ਜੇ ਫਾਸੀ ਕਰਦੇ ਨੇ ਉਹ ਵੀ ਸਿਆਣਾ ਹੀ ਮੰਨਦਾ ਜੱਜ ਕਹਿੰਦਾ ਵੀ ਅਪਰਾਧੀ ਉਹ ਵੀ ਸਿਆਣਾ ਹੀ ਮੰਨਦਾ ਆਪਣੇ ਆਪਣੇ ਆਪ ਨੂੰ ਤਾਂ ਸਿਆਣਾ ਮੰਨਣ ਵਾਲਿਆਂ ਦੀ ਗੱਲ ਵੱਖਰੀ ਗੱਲ ਹੈ ਪਰ ਦਲੀਲ ਦੇ ਉੱਤੇ ਆ ਕੇ ਖਰਾ ਉਤਰ ਕੇ ਸਿਆਣਾ ਕਿਵੇਂ ਹੈ ਕਿਆ ਤਾਂ ਕਹੋ ਇਹ ਗੱਲ ਝੂਠ ਹੈ ਕੌਡੀ ਬੱਲੇ ਜਾ ਰਹੀ ਦਾ ਜਮਨ ਸਮੋਲ ਹੈ ਇਹਨੂੰ ਹਿੰਦੂ ਵੀ ਮੰਨਦੇ ਨੇ ਉਹ ਵੀ ਮੰਨਦੇ ਨੇ ਜਾਂ ਤਾਂ ਉਹ ਨਾ ਮੰਨਣ ਇਸ ਗੱਲ ਫਿਰ ਤਾਂ ਅਸੀਂ ਕਹਿ ਸਕਦੇ ਅਸੀਂ ਕਹਿੰਦੇ ਭਾਈ ਉਹ ਤਾਂ ਮੰਨਦੇ ਨਹੀਂ ਦੱਸੋ ਕਿਹੜਾ ਧਰਮ ਹੈ ਨੂੰ ਜਿਹੜਾ ਮੰਨਦਾ ਸਾਰੇ ਮੰਨਦੇ ਇਹਦੇ ਵਿਚਾਰੋ ਕੌਣ ਕੌਣ ਹੈ ਫਿਰ ਜਿਹੜਾ ਜਿਹਦਾ ਜਨਮ ਜਾ ਰਿਹਾ ਕੌਡੀ ਬਦਲੇ ਉਹ ਸਿਆਣਾ ਕਿਵੇਂ ਹੈ ਨਾ ਕੋਈ ਮੂਰਖ ਨਾ ਕੋਈ ਸਿਆਣਾ ਸਭ ਕੁਝ ਵਰਤੇ ਤੇਰਾ ਪਾਣਾ ਇਹਦਾ ਪਾਣਾ ਵਰਤਦਾ ਜੇ ਚਾਹੁੰਦਾ ਮੈਂ ਕੌਡੀ ਰੱਖਣੀ ਹੈ ਗਾਉਣ ਗਾਉਣਾ ਗਵਾਲ ਹੈ ਇਹਦਾ ਹੀ ਪਾਣਾ ਇਹ ਇੱਕ ਵਾਰ ਇੱਕ ਚਿੱਤ ਹੋ ਕੇ ਫੈਸਲਾ ਕਰਦਾ ਜਿਹੜਾ ਕਰਦਾ ਸਭ ਕੁਝ ਵਰਤੇ ਤੇਰਾ ਪਾਣਾ ਕਹਿੰਦੇ ਤੇਰਾ ਪਾਣਾ ਹੀ ਵਰਤਦਾ ਚਾਹੇ ਤੂੰ ਮੂਰਖ ਬਣ ਜਾ ਚਾਹੇ ਸਿਆਣਾ ਬਣ ਜਾ ਇਹਦੇ ਵਾਸਤੇ ਹੈ ਭਗਤੀ ਪਰਮੇਸ਼ਰ ਵਾਸਤੇ ਨਹੀਂ ਹੈ ਭਗਤੀ ਹੈ ਤੇਰਾ ਬਾਣਾ ਪਰਮੇਸ਼ਰ ਦਾ ਬਾਣਾ ਕੋਈ ਨਹੀਂ ਵਰਤਦਾ ਇਹ ਜੀਵ ਦਾ ਬਾਣਾ ਵਰਤਦਾ ਇਹਦੀ ਇੱਛਾ ਵਰਤਦੀ ਹੈ ਹੁਣ ਇਹਨੇ ਕੌਡੀ ਬਦਲੇ ਜਨਮ ਹੈ ਇਹ ਆ ਜਨਮ ਪਦਾਰਥ ਲੈ ਕੇ ਕੌਡੀ ਦਾ ਨੁਕਸਾਨ ਕਰਨਾ ਕੌਡੀ ਦੇ ਨੁਕਸਾਨ 'ਚ ਹੀਰਾ ਬਚਾਉਣਾ ਜਾਂ ਨਹੀਂ ਬਚਾਉਣਾ ਦੱਸਦਾ ਦੱਸਦਾ ਨਾ ਸਭ ਨੂੰ ਪਤਾ ਹੈ ਨਾ ਸਭ ਨੂੰ ਪ੍ਰਚਾਰ ਹੈ ਨਾ ਦੁਨੀਆ 'ਚ ਫਿਰ ਹੁਣ ਮੂਰਖ ਸਿਆਣਾ ਕੌਣ ਹੈ ਇਹਦੀ ਇੱਛਾ ਵਰਤਦੀ ਹੈ ਇਹਨੂੰ ਕਿਹਾ ਜੀਵ ਨੂੰ ਸਭ ਕੁਝ ਵਰਤੇ ਤੇਰਾ ਭਾਣ ਅਸੀਂ ਅਰਥ ਗਲਤ ਲਾਈ ਜਾਂਦੇ ਆ ਤੇਰਾ ਜਾ ਕੇ ਪਰਮੇਸ਼ਰ ਨਾਲ ਜੋੜਦਾ ਕਿਤੇ ਤੇਰਾ ਕਦੇ ਤੇਰਾ ਕਿਹਦੇ ਨਾਲ ਜੁੜਦਾ ਇਹੀ ਬਸ ਗੱਲ ਹੈ ਕਦੇ ਇਹਦੇ ਨਾਲ ਜੁੜਦਾ ਤੇਰਾ ਭਾਣ ਇਹਨੂੰ ਸੰਬੋਧਨ ਹੈ ਬਹੁਤ ਜਗ੍ਹਾ ਜੀਵ ਨੂੰ ਸੰਬੋਧਨ ਹੈ ਤੇਰੀ ਭਾਣਾ ਹੀ ਵਰਤਦਾ ਤੇਰੀ ਮਰਜ਼ੀ ਹੀ ਵਰਤਦੀ ਹੈ ਕਿ ਦੱਸਣ ਵਾਲੇ ਦੱਸਦਾ ਭਾਈ ਇਧਰ ਨੂੰ ਜਾਣਾ ਇਧਰ ਨੂੰ ਜਾਣਾ ਇਧਰ ਨਰਕਾ ਇਧਰ ਨਰਕ ਹੈ ਤਾਂ ਨਰਕ ਸੁਰਗ ਹੈ ਬੋਲੀ ਉਧਰੋਂ ਗਈ ਉਹ ਮੂਰਖ ਸਿਆਣਾ ਤਾਂ ਉਧਰੋਂ ਬੋਲੀ ਗਿਆ ਮੂਰਖ ਸਿਆਣਾ ਤਾਂ ਇਹਨਾਂ ਚ ਉਹ ਮੂਰਖ ਸਿਆਣਾ ਕਿੱਥੇ ਮੂਰਖ ਸਿਆਣਾ ਤਾਂ ਅਸੀਂ ਆ ਕਹਿੰਦੇ ਨਾ ਕੋਈ ਮੂਰਖ ਨਾ ਕੋਈ ਸਿਆਣਾ ਸਭ ਕੁਝ ਵਰਤੇ ਤੇਰਾ ਤੂੰ ਆਪਣੀ ਮਰਜ਼ੀ ਨਾਲ ਸਿਆਣਾ ਬਣ ਸਕਦਾ ਆਪਣੀ ਮਰਜ਼ੀ ਨਾਲ ਮੂਰਖ ਬਣ ਸਕਦਾ ਇਹ ਗੱਲ ਹੈ ਜੇ ਤਾਂ ਗੁਰਬਾਣੀ ਭਾਈ ਮੰਨ ਲਈ ਸਿਆਣੇ ਦੀ ਗੱਲ ਮੰਨ ਲਈ ਸਿਆਣਾ ਬਣ ਜਾਏਗਾ ਸਿਆਣੇ ਦੀ ਗੱਲ ਨਾ ਬਣੀ ਤਾਂ ਮੂਰਖ ਦਾ ਹੈਗਾ ਹੀ ਆ ਫਿਰ ਜੇ ਸਿਆਣੀ ਗੱਲ ਨੂੰ ਕਹੇ ਗੱਲ ਤਾਂ ਸਿਆਣੀ ਹੈ ਪਰ ਮੈਂ ਮੰਨਣੀ ਨਹੀਂ ਗੱਲ ਤਾਂ ਠੀਕ ਹੈ ਸਿਆਣੀ ਹੈ ਪਰ ਮੈਂ ਨਹੀਂ ਮੰਨਣੀ ਫਿਰ ਤਾਂ ਤੂੰ ਆਪੇ ਮੂਰਖ ਬਣਿਆ ਕਿਸੇ ਨੇ ਤਾਂ ਬਣਾਇਆ ਨਹੀਂ ਗੁਰਬਾਣੀ ਨੂੰ ਨਾ ਮੰਨ ਕੇ ਮੂਰਖ ਬਣਦੇ ਆ ਆਪਣੀ ਮਰਜ਼ੀ ਨਾਲ ਇਹ ਗੱਲ ਹੈ ਸਿਰਫ ਐਸ ਪੰਕਤੀ ਦੇ ਇੰਨੇ ਅਰਥ ਅਸੀਂ ਹੋਰ ਯਾਦ ਕਰਕੇ ਅੜ ਜਾਂਦੇ ਆ ਫਿਰ ਸਮਝ ਨਹੀਂ ਆਉਂਦੇ ਵੀ ਗੱਲ ਕਿਵੇਂ ਬਣੀ ਵੀ ਜੇ ਪਰਮੇਸ਼ਰ ਦੇ ਬਾਣੇ ਨਾਲੇ ਮੂਰਖ ਨੇ ਫਿਰ ਸਾਡਾ ਕੁਝ ਵਿੱਚ ਪਾੜ ਇਹਨਾਂ ਨੇ ਜੇ ਸਾਡਾ ਪਾੜੇ ਨਾ ਨੇ ਸਾਨੂੰ ਸਿੱਖਿਆ ਦਾ ਮਤਲਬ ਕੀ ਰਹਿ ਗਿਆ ਫਿਰ ਤੇ ਸਿੱਖਿਆ ਦੇਣ ਦਾ ਕੀ ਮਤਲਬ ਹੈ ਹਾਂਜੀ ਫੇਰੋਂ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆ ਹਾਂ ਹੋਵਤ ਆਏ ਸਦ ਸਦੀਵ ਬਹੁਤ ਇੰਪੋਰਟੈਂਟ ਬੰਦੀ ਸਭ ਕੁਝ ਕਟਿਆ ਗਿਆ ਰਿੱਧੀਆਂ ਸਿੱਧੀਆਂ ਨਾ ਮਾਲਾ ਜਿੰਨੀਆਂ ਵੀ ਮਤਾਂ ਨੇ ਦੂਜੀਆਂ ਦੁਰਮਤਾਂ ਜਿੰਨੇ ਉਹਨਾਂ ਦੇ ਪ੍ਰੋਸੈਸ ਨੇ ਸਾਰੇ ਭਗਤੀ ਦੇ ਸਾਰੇ ਹੀ ਐਸ ਗੱਲ ਨਾਲ ਕੱਟੇ ਗਏ ਹੋਵਤ ਆਇਓ ਸਦ ਸਦੀਪ ਦੁੱਖ ਭੰਜਨ ਗੁਰ ਗਿਆਨ ਗੁਰ ਗਿਆਨ ਗੁਰਮਤ ਦਾ ਗਿਆਨ ਸਿਰਫ ਕੱਲਾ ਹੈ ਜਿਹੜਾ ਹਮੇਸ਼ਾ ਤੋਂ ਹੀ ਦੁੱਖ ਨੇ ਜਿਹੜੇ ਉਹਨਾਂ ਦਾ ਨਾਸ ਕਰਨ ਵਾਲਾ ਰਿਹਾ ਹੋਰ ਕਿਸੇ ਚੀਜ਼ ਨਾਲ ਦੁੱਖ ਨਾਸ ਨਹੀਂ ਹੋਇਆ ਕੋਈ ਦਵਾਈ ਹੋਰ ਕਾਮਯਾਬ ਨਹੀਂ ਹੈ ਕਿਸੇ ਮਤ ਦੀ ਵੀ ਕਿ ਸੁਖ ਹੋ ਜਵੇ ਆ ਸੁਖ ਪਰਮ ਸੁਖ ਪਰਮ ਆਨੰਦ ਮਿਲ ਜਵੇ ਦੁੱਖਾਂ ਦਾ ਨਾਸ ਹੋ ਜਵੇ ਕੋਈ ਤਰੀਕਾ ਨਹੀਂ ਹੋਰ ਗੁਰਮਤ ਦੇ ਗਿਆਨ ਬਿਨਾ ਹੋਵਤ ਆਇਓ ਸਤ ਸਦੀਪ ਦੁੱਖ ਭੰਜਨ ਗੁਰ ਗਿਆ ਤੇਰੇ ਦੁੱਖਾਂ ਦਾ ਨਾਸ ਕਰਨ ਵਾਲਾ ਹਮੇਸ਼ਾ ਤੋਂ ਲੈ ਕੇ ਸਤ ਸਦੀਪ ਤੋਂ ਲੈ ਕੇ ਆ ਗੁਰਮਤ ਦਾ ਗਿਆਨ ਹੀ ਹੁੰਦਾ ਚਲਾ ਆਇਆ ਇਹ ਗੁਰਮਤ ਦਾ ਗਿਆਨ ਪਰਮੇਸ਼ਰ ਨੇ ਦਿੱਤਾ ਇਹ ਆਦਮੀ ਦਾ ਗਿਆਨ ਨਹੀਂ ਗੁਰ ਗਿਆਨ ਹੈ ਇਹ ਦਿਮਾਗ ਦੀ ਕਾਢ ਨਹੀਂ ਕਿਸੇ ਦੀ ਹੈ ਇਹ ਕਿਸੇ ਦੇ ਦਿਮਾਗ ਦੀ ਕਾਢ ਨਹੀਂ ਇਹ ਤਾਂ ਬੁਲਾਇਆ ਬੋਲਿਆ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਹੈ ਨਾ ਉਹਨਾਂ ਨੇ ਦਿੱਤਾ ਹੈ ਜਿਹੜਾ ਸ਼ੁਰੂ ਤੋਂ ਤੈਨੂੰ ਇੰਨੀਆਂ ਪੌੜੀਆਂ ਚੜਾ ਕੇ ਲਿਆ ਨਾ ਆਖਰੀ ਪੌੜੀ ਦੇਖਣਾ ਖੜਾ ਉਹਨੇ ਕਿਹਾ ਵੀ ਆ ਆਇਆ ਗਿਆਨ ਇਹਦੇ ਨਾਲ ਇਹ ਪੌੜੀ ਝੜ ਜੇਗਾ ਤੂੰ ਬਸ ਗਾਹਾਂ ਸੁੱਖ ਘਰੇ ਹੈ ਜਨ ਨਾਨਕ ਸੁੱਖ ਘਰ ਆਇਆ ਸੁਖ ਸਾਗਰ ਚਲਿਆ ਜਾਏਗਾ ਉਹ ਸੁਖ ਉਹ ਘਰੇ ਸੁਖ ਦਾ ਉਤੇ ਹੈ ਹੀ ਸੁਖ ਦੁੱਖ ਹੁੰਦਾ ਹੀ ਨਹੀਂ ਦੁੱਖ ਤਾਂ ਇੱਥੇ ਹੀ ਰਹੇ ਸੰਸਾਰ 'ਚ ਹੂੰ ਹੋ ਛੁੱਟ ਕੇ ਹੋਏ ਆਨੰਦ ਤੇ ਹੋ ਇਹਨੂੰ ਤਾਂ ਗੁਰਮਤਿ ਸਮਝ ਆ ਗਈ ਉਹਨਾਂ ਦਾ ਗਿਆਨ ਮਿਲ ਗਿਆ ਗਿਆਨ ਮਿਲ ਗਿਆ ਸੰਤੋ ਮੱਖਣ ਖਾਇਆ ਮੱਖਣ ਗਿਆ ਰਿਹਾ ਜੇ ਉਹ ਗਿਆਨ ਨਹੀਂ ਨਾ ਮੱਖਣ ਮਿਲਿਆ ਖਾਦਾ ਉਹ ਕੀ ਹੈ ਤਤ ਗਿਆਨ ਤਤ ਵਿਚਾਰ ਇਹ ਹੈ ਮਥਰਾ ਇਹ ਵਿਚਾਰ ਚੋਂ ਤਤ ਮਿਲਣਾ ਗੁਰਬਾਣੀ ਨੂੰ ਵਿਚਾਰ ਕੇ ਰੜਕ ਕੇ ਮਿਲਣਾ ਮੱਖਣ ਇਹ ਪੜਨਾ ਪੜਿਆ ਨਹੀਂ ਭੇਦ ਗਿਆਨ ਬੁੱਝਣ ਵਾਲੀ ਜੀ ਇਹ ਦੁੱਖ ਭੰਜਨ ਤੇਰਾ ਨਾਮ ਦੀ ਨਾਮ ਹੈ ਗਿਆ ਕਿਹਦੇ ਵੱਲੋਂ ਬੋਲਿਆ ਗਿਆ ਤੇਰਾ ਕਿਹਦੇ ਤੇਰਾ ਕਿਹਦੇ ਵੱਲੋਂ ਬੋਲਿਆ ਇਹ ਜੀਵ ਬਲੂਨ ਹੈ ਜਦ ਇਹਦਾ ਦੁੱਖ ਚਲਿਆ ਗਿਆ ਫਿਰ ਇਹਨੇ ਕਿਹਾ ਵੀ ਤੇਰਾ ਨਾਮ ਵਾਕਿਆ ਦੁੱਖ ਭਜਨ ਇਹਨੇ ਤਾਂ ਫਿਰ ਗਵਾਹੀ ਦਿੱਤੀ ਹੈ ਹਾਂ ਐ ਚੀਜ਼ ਨੂੰ ਜਿਹੜਾ ਹੈ ਨਾ ਇਹਦੀ ਤਾਂ ਕੀਤੀ ਵੀ ਹਾਂ ਗੱਲ ਠੀਕ ਹੈ ਕਿਤੇ ਤਾਂ ਕਿਹਾ ਹੋਵਤ ਉਹ ਸਤਸਰੀ ਦੁੱਖ ਭਜਨ ਗੁਰ ਗਿਆ ਇਹ ਹੁੰਦਾ ਹੈ ਜਿਹਦਾ ਹੋਇਆ ਨਾਸ ਦੁੱਖ ਉਹ ਕਹਿੰਦਾ ਦੁੱਖ ਭਜਨ ਤੇਰਾ ਉਹਨੇ ਜਿਹਨੇ ਦਵਾਈ ਖਾ ਕੇ ਜਿਹਨੂੰ ਆਰਾਮ ਆ ਕਹਿੰਦਾ ਹਾਂ ਵੇ ਠੀਕ ਹੈ ਇਹ ਦਵਾਈ ਬਿਲਕੁਲ ਰੋਗ ਦਾ ਨਾਸ ਕਰਨ ਵਾਲੀ ਹੈ ਉਹ ਤਾਂ ਦਵਾਈ ਦਿੱਤੀ ਹੈ ਸਿਰਫ ਇਹ ਵੀ ਕਿਸਮ ਦੀ ਗਵਾਹੀ ਹੋਈ ਹੈ ਚਾਹੇ ਗਵਾਹੀ ਮੰਨ ਲਓ ਚਾਹੇ ਅਟਲ ਸਜਾਈ ਮੰਨ ਲਓ ਵੈਸੇ ਤਾਂ ਅਟਲ ਸਜਾਈ ਹੈ ਬੋਲਣ ਵਾਲੇ ਨੂੰ ਨਹੀਂ ਪਤਾ ਸੱਚ ਦੀ ਵਾਇਆ ਬੋਲਣ ਵਾਲੇ ਤਾਂ ਆਪਣਾ ਪਤਾ ਮੇਰਾ ਗਿਆ ਚਲੋ ਜਿੰਨੇ ਦੀ ਉਹਨਾਂ ਨੇ ਤਾਂ ਮੂਰੇ ਨਾਲ ਨਾਲ ਲੈ ਜਿਨ੍ਹਾਂ ਨਾਲ ਸੰਪਰਕ ਹੋਇਆ ਉਹਨਾਂ ਦਾ ਪਤਾ ਜਿਨ੍ਹਾਂ ਦੀ ਬਾਣੀ ਪੜ੍ਹ ਲਈ ਉਹਨਾਂ ਦਾ ਪਤਾ ਸਦ ਸਦੀਵ ਤੋਂ ਹੀ ਹੁੰਦਾ ਆਇਆ ਇਹਦਾ ਮਤਲਬ ਕੋਈ ਯੁੱਗ ਨਹੀਂ ਹੁੰਦਾ ਹੋਰ ਇਹੀ ਨਾਮ ਹੈ ਰਾਜ ਹਮੇਸ਼ਾ ਤੋਂ ਲੈ ਕੇ ਉਹਦੇ ਯੁੱਗ ਗਿਣਦੇ ਨੇ ਚਾਰੇ ਦੁਆਪਰ ਤਪ ਸੀ ਇਹ ਬਿਲਕੁਲ ਗਲਤ ਹੈ ਸਦ ਸਦੀਵ ਤੋਂ ਹੀ ਗਿਆਨ ਹੁੰਦਾ ਹੈ ਦੁਖ ਯੁੱਗ ਦਾ ਕੋਈ ਰਿਹਾ ਹੀ ਨਾ ਫਿਰ ਹਮੇਸ਼ਾ ਆਹੀ ਜੁਗ ਰਹਿੰਦਾ ਕਰ ਜੁਗੇ ਦੋ ਜੁਗ ਨੇ ਹੋਰ ਇੱਕ ਤਾਂ ਗਰਭ ਦੇ ਵਿੱਚ ਹੈ ਜੁਗ ਜਿੰਨਾ ਚਿਰ ਗਰਭ ਚ ਹੈ ਉਹ ਯੁੱਗ ਹੈ ਉੱਥੇ ਸਾਰੀਆਂ ਉਹਦਾ ਪ੍ਰਭਾਵ ਹੈ ਬਿਨ ਸਾਸ ਤੇ ਨਾ ਉੱਥੇ ਮੂੰਹ ਹੈ ਨਾ ਕੋਈ ਚੀਜ਼ ਖਾਂਦਾ ਹੈ ਨਾ ਕੋਈ ਉੱਥੇ ਚੀਜ਼ ਹਜਮ ਕਰਦਾ ਹੈ ਆਪ ਇਹ ਉੱਥੇ ਡਾਇਰੈਕਟ ਉਹਦੇ ਆਸਰੇ ਉੱਥੇ ਪੱਕੀਆਂ ਪਕਾਈਆਂ ਮਿਲਦੀਆਂ ਨੇ ਹਜਮ ਕੀਤੀਆਂ ਕਰਾਈਆਂ ਮਿਲਦੀਆਂ ਨੇ ਦੇਖੋ ਹਜਮ ਨਹੀਂ ਕਰਦਾ ਇਹ ਹਜਮ ਵੀ ਆਪ ਨਹੀਂ ਕਰਦਾ ਚੀਜ਼ ਖਾ ਕੇ ਉਹ ਹਜਮ ਕੀਤਾ ਹੋਇਆ ਰਸ ਮਿਲਦਾ ਉਹ ਲੋਕੇ ਹੋ ਰਹਾ ਉੱਥੇ ਦਾ ਪ੍ਰੋਸੀਜਰ ਹੋ ਰਿਹਾ ਸਾ ਆਪ ਨਹੀਂ ਲੈਂਦਾ ਜਿਉਂਦਾ ਫੇਰ ਉਹ ਅੱਡ ਲੋਕ ਹੈ ਉਹਨੂੰ ਕਹਿੰਦੇ ਦੁਆਪੁਰ ਦੁਆਪਰ ਆਪੁਰ ਨਹੀਂ ਹੈ ਦੂਜਾ ਪੁਰ ਹੈ ਉਹ ਤ੍ਰੇਤੋ ਤੋਂ ਬਾਅਦ ਦੁਆਪੁਰ ਹੋਇਆ ਕਰ ਜੋ ਹੈ ਇੱਥੋਂ ਗੜੀਆਂ ਦਾ ਤ੍ਰੇਤਾ ਨਾ ਇੱਥੋਂ ਗੁਣੀਏ ਤੋਂ ਦੁਆ ਉਹ ਹੈ ਹੁਣ ਇੱਥੋਂ ਗਣਾ ਲੈਣਾ ਜਿੱਥੋਂ ਆਪਾਂ ਖੜੇ ਹਾਂ ਜੇ ਬੈਕ ਮੁੜਾਂਗੇ ਉਹ ਦੁਆਪਰ ਆ ਉਹ ਤ੍ਰੇਤਾ ਫਿਰ ਸਾਜੂ ਐਵੇਂ ਮੁੜ ਕੇ ਜਾਣਾ ਜਿਵੇਂ ਆਇਆ ਐਵੇਂ ਜਾਣ ਜੋ ਅਵਸਥਾ ਦੀ ਤਰੇਤੇ ਸੀ ਉਹ ਸ਼ਬਦ ਨਾਲ ਜੁੜਨਾ ਉਵੇਂ ਜਿਵੇਂ ਸ਼ਬਦ ਨਾਲ ਜੁੜਿਆ ਹੋਇਆ ਸੀ ਬਾਹਰ ਟੁੱਟਿਆ ਹੋਇਆ ਸੀ ਨਾ ਹਜਮ ਕਰਦਾ ਸੀ ਨਾ ਕੁਝ ਖਾਂਦਾ ਸੀ ਉਦੋਂ ਵੀ ਤਾਂ ਰੱਖਿਆ ਹੋਇਆ ਸੀ ਨਾ ਸਾਹ ਲੈਂਦਾ ਸੀ ਰੱਖਿਆ ਹੋਇਆ ਸੀ ਬਸ ਇੰਨਾ ਵਿਸ਼ਵਾਸ ਕਰੇ ਜੇ ਉਦੋਂ ਰੱਖਿਆ ਨਹੀਂ ਹੁਣ ਕੀ ਹੋ ਜੂ ਤੈਨੂੰ ਇਹ ਤਾਂ ਹੀ ਕਹਿ ਵੀ ਹੁਣ ਤੈਨੂੰ ਕੀ ਹੋ ਜੂਗਾ ਉਹ ਉਦੋਂ ਉਹਦੀ ਜ਼ਿੰਮੇਵਾਰੀ ਰੱਖਣ ਦੀ ਹੁਣ ਵੀ ਉਹਦੀ ਜ਼ਿੰਮੇਵਾਰੀ ਰੱਖਣ ਦੀ ਹੁਣ ਤੈਨੂੰ ਭੁਲੇਖਾ ਹੋ ਗਿਆ ਵੀ ਹੁਣ ਜੋ ਪ੍ਰਾਣਾ ਅਵਸਥਾ ਦਾ ਇਮੇਜਨ ਕਰਕੇ ਉਹ ਵਿਸ਼ਵਾਸ ਕਰਨਾ ਵੀ ਜੇ ਉੱਥੇ ਰੱਖਿਆ ਤਾਂ ਇੱਥੇ ਵੀ ਰੱਖੋ ਜੇ ਰੱਖੇਗਾ ਸਰਜਣ ਸਰਜਣ ਹਾਂ ਜਿਨ ਉਪਾਈ ਵੇਦਨੀ ਧਰਤੀ ਤੈਂ ਪੈਦਾ ਕੀਤੀ ਹੈ ਧਰਤੀ ਪੈਦਾ ਤਾਂ ਹੀ ਇਹ ਤਾਂ ਤੈਨੂੰ ਖਾਣ ਨੂੰ ਮਿਲਦਾ ਇਹ ਦੁਆਪਰ ਵਾਲਿਆਂ ਨੂੰ ਵਿਸ਼ਵਾਸ ਹੋਇਆ ਵੀ ਦੁਆਪਰ ਦੇ ਵਿੱਚ ਨਗਾ ਮਾਰ ਕੇ ਦੇਖੋ ਤੇ ਕੀ ਹੋ ਰਿਹਾ ਜਿਹੜਾ ਉੱਥੇ ਰੱਖਦਾ ਉਹੀ ਤੈਨੂੰ ਰੱਖੂ ਤੂੰ ਇੰਨੀਆਂ ਚਿੰਤਾਵਾਂ ਪਾੜ ਲੀਆਂ ਕਾਤੇ ਪਾੜ ਲਈ ਦੁਆਪਰ ਦੀ ਵਾਰ ਤੇ ਚਲਿਆ ਗਿਆ ਇੱਕ ਬੰਨ ਕਿਤੇ ਤੋਂ ਇੱਕ ਮਨ ਇੱਕ ਜਿੱਤ ਹੋ ਗਿਆ ਜਦ ਇੱਕ ਮਨ ਇੱਕ ਜਿੱਤ ਹੋ ਗਿਆ ਅਸਲ ਤੋਂ ਇਹ ਤ੍ਰੇਤੇ ਦੀ ਉਸ ਤੋਂ ਦੋਪਰ ਦੋ ਹੋ ਗਏ ਸੀ ਸਰੀਰ ਨਾਲ ਇੱਕ ਜੁੜਿਆ ਹੋਇਆ ਸੀ ਉਹਦੇ ਪਰ ਸਰੀਰ ਨਾਲ ਜਿਹੜਾ ਜੁੜਿਆ ਹੋਇਆ ਸੀ ਉਹਦਾ ਧਿਆਨ ਨਾਲ ਅੰਦਰ ਜੁੜਿਆ ਹੋਇਆ ਸੀ ਸਾਡਾ ਸਰੀਰ ਨਾਲ ਜੁੜੇ ਦਾ ਧਿਆਨ ਅੰਦਰ ਜੁੜੇ ਪਏ ਦੁਆਪਰ ਦੀ ਅਵਸਥਾ ਧਿਆਨ ਜਦੋਂ ਅਸੀਂ ਗੁਰਬਾਣੀ ਸੁਣਦੇ ਹਾਂ ਦੁਆਪਰ ਦੀ ਅਵਸਥਾ ਤੇ ਬਿਨਾਂ ਗੁਰਬਾਣੀ ਨਹੀਂ ਸਮਝ ਸੁਣੀ ਜਾ ਸਕਦੀ ਸ਼ਬਦ ਨਾਲ ਗੁਰਬਾਣੀ ਜੁੜਿਆ ਹੋਇਆ ਸੀ ਦੁਆਪਰ ਚ ਹੁਣ ਉਹਨੇ ਅਵਸਥਾ ਨਾਲ ਇੱਕ ਹੋਵੇ ਤਾਂ ਇਹ ਗੁਰਬਾਣੀ ਸਮਝ ਚੱਲਦੀ ਬੇਫਿਕਰੀ ਕਰਕੇ ਸਰੀਰ ਦੀ ਬੇਫਿਕਰੀ ਕਰਕੇ ਉਤੇ ਬੇਫਿਕਰੀ ਹੈ ਨੂੰ ਸਰੀਰ ਉਨੀ ਬੇਫਿਕਰੀ ਜੋ ਹੋਵੇ ਤਾਂ ਗੁਰਬਾਣੀ ਸਮਝ ਚੱਲਦੀ ਫਿਕਰ ਵਿੱਚ ਜਦ ਫਿਕਰ ਵਿੱਚ ਬੁੱਧੀ ਡਿਵਾਈਡ ਹੋ ਜਾਂਦੀ ਇਦੋਂ ਵੀ ਸਟਾਪ ਅਵਸਥਾ ਦੇ ਵਿੱਚੋਂ ਚਾਰੀ ਹੋਈ ਬਣੀ ਹੈ ਦੁਆਪਰ ਦੀ ਅਵਸਥਾ ਨੂੰ ਜਾਣਾ ਕਮ ਕਮ ਦੁਆਪਰ ਦੀ ਅਵਸਥਾ ਦੇ ਵਿੱਚ ਹੋਵੇ ਨਾ ਫਿਰ ਵੀ ਇਹਨੂੰ ਗਿਆਨ ਹੈ ਸਮਝ ਆਊਗਾ ਨਾ ਆਊਗਾ ਤੋਂ ਵੀ ਅੱਗੇ ਤੇ ਦੀ ਅਵਸਥਾ ਉਦੋਂ ਫਿਰ ਜੋਤ ਹੈ ਜੋਤ ਹੈ ਤੇ ਤੇ ਜੋਤ ਹੁੰਦੀ ਹੈ ਨਾ ਜੋਤ ਹੈ ਜੋਤ ਉਦੋਂ ਵੀ ਪਿਛੇ ਨਹੀਂ ਹੁੰਦੀ ਸਰੀਰ 'ਚ ਹੁੰਦਾ ਆਇਆ ਵੀ ਸਰੀਰ ਨਾਲ ਨਹੀਂ ਹੋਊ ਜਿਵੇਂ ਤੇਰੇ ਵਾਲੇ ਜੋਤ ਸਰੀਰ ਨਾਲ ਨਹੀਂ ਹੈ ਸਰੀਰ ਨਾਲ ਨਹੀਂ ਆਇਆ ਜੁੜਿਆ ਹੋਇਆ ਗੁਰਮੁਖ ਮਾਇਆ ਵਿੱਚ ਉਹ ਤੇ ਦੀ ਵਸਤ ਚਲੇਗਾ ਰਹਿ ਦੇਵ ਲੋਕ ਦੇ ਵਿੱਚ ਬੈਠਾ ਹੁੰਦਾ ਹੋਇਆ ਵੀ ਸਰੀਰ ਦੇ ਵਿੱਚ ਸਰੀਰ ਚ ਨਹੀਂ ਹੈ ਉਹ ਤੇ ਦੀ ਵਸਤ ਦੇ ਵਿੱਚ ਅਸਲੀ ਛੱਡਦੀ ਸਾਰੇ ਸੱਚਖੰਡ ਜਿੰਨਾ ਚਿਰ ਸਰੀਰ ਦੇ ਵਿੱਚ ਉਹਨਾਂ ਦਾ ਬਾਉਂਡਰੀ 'ਚ ਰਹੂਗਾ ਉਹਨਾਂ ਦੇ ਵਿੱਚੇ ਆਰਾਮ ਘਰ ਵਿੱਚ ਹੈ ਸਰੀਰ ਛੱਡਦੀ ਸਾਰ ਆਰਾਮ ਘਰ ਤੇ ਬਾਹਰ ਉਹਦੀ ਡਿਊਟੀ ਖਤਮ ਹੈ ਫਿਰ ਇੱਥੇ ਐਡਾ ਦਾ ਡਿਊਟੀ ਕਰ ਰਿਹਾ ਉਹ ਇਹ ਜਨਮ ਤੁਹਾਰੇ ਲੇਖੇ ਕੇ ਜਿਹੜਾ ਉਦੋਂ ਤੋਂ ਬਾਅਦ ਡਿਊਟੀ ਹੈ ਆਪਣਾ ਕੰਮ ਕਰ ਲਿਆ ਤੁਹਾਰੇ ਲੇਖੇ ਫਿਰ ਜਨਮ ਪਰਮੇਸ਼ਰ ਦੇ ਕੇ ਜਨਮ ਜਨਮ ਉਹਨੇ ਦਿੱਤਾ ਨਾ ਕਹਿੰਦਾ ਹੁਣ ਜਿਹੜੇ ਸਾਹ ਬਚ ਗਏ ਤੇ ਤੇਰੇ ਲੇਖੇ ਨੇ ਮੈਨੂੰ ਤਾਂ ਲੋੜ ਨਹੀਂ ਸਰੀਰ ਦੀ ਆਪਣਾ ਕੰਮ ਕਰ ਲਿਆ ਉਹਦੇ ਕੋਲ ਸਰੀਰ ਨਹੀਂ ਹੈ ਉਹ ਕਹਿੰਦਾ ਹੁਣ ਤੂੰ ਬੋਲ ਕੇ ਮੈਂ ਬੁਲਾਉਣਾ ਉਹਨਾਂ ਨੂੰ ਸੁਨੇਹਾ ਦੇ ਮੇਰੇ ਉਹ ਨੇ ਦੇ ਰਿਹਾ ਮੈਸੇਜ ਦੇ ਰਿਹਾ ਸੱਚਖੰਡ ਦਾ ਕੌਣ ਦਵੇ ਕਿਤੇ ਦੁਆਵੇ ਸੱਚਖੰਡ ਕਹੇ ਚਲ ਤੇਰਾ ਜਨਮ ਲਿਆ ਹੋਇਆ ਤੇਰਾ ਮੇਰੇ ਕੋਈ ਗੱਲ ਦਾ ਤੂੰ ਹੀ ਬੋਲ ਦੇ ਸਹੀ ਪੰਕੇ ਜੀਵਨ ਨੂੰ ਬੋਲੀਆਂ ਹੈ ਸਹੀ ਪੰਕੇ ਜੀਵਨ ਨੂੰ ਵੀ ਬੋਲੀਆਂ ਗਈਆਂ ਹਾਂ ਹਾਂ ਸਾਰੇ ਵੱਲੋਂ ਬੋਲੀ ਬੁੱਧੀ ਹੈ ਦੋ ਸਟੇਜਾਂ ਵਿੱਚ ਗੱਲ ਕਰਦੀ ਹੈ ਪਹਿਲੀ ਸਟੇਜ ਹੈ ਜਦੋਂ ਮਨੁੱਖੀ ਹੈ ਇਹ ਮਨੁੱਖਾਂ ਨੂੰ ਸੰਬੋਧਨ ਕਰਦੀ ਹੈ ਉਦੋਂ ਆਪਣੀ ਬੁੱਧ ਹੈ ਮਨੁੱਖੀ ਬੁੱਧ ਮਨ ਬੁੱਧੀ ਨੇ ਮੰਗਦੇ ਨੇ ਕਈ ਕਈ ਗੱਲਾਂ ਜਦੋਂ ਤੁਰਕੀ ਬਾਣੀ ਆਉਂਦੀ ਹੈ ਫਿਰ ਬਵੇਕ ਬੁੱਧੀ ਬੋਲਦੀ ਕੋਈ ਬੁੱਧ ਬਦਲ ਕੇ ਬੋਲਦੀ ਜਿਹੜੀ ਗੁਰਬਾਣੀ ਹੈ ਬਵੇਕ ਬੁੱਧੀ ਹੈ ਦੀ ਗੱਲ ਹੈ ਜਿਹੜਾ ਸੰਸਾਰੀ ਗਿਆਨ ਹੈ ਜੋਗੀਆਂ ਦਾ ਇਹ ਮਨ ਬੁੱਧੀ ਦਾ ਗਿਆਨ ਹੈ ਪਰ ਆ ਗੁਰਬਾਣੀ ਪੜ੍ਹ ਕੇ ਮਨ ਬੁੱਧੀ ਡਿਵੈਲਪ ਹੋਈ ਹੋਈ ਹੈ ਸਮਝ ਕੇ ਉਹ ਸਮਝ ਕੇ ਬੋਲਦਾ ਸੋਚ ਕੇ ਨਹੀਂ ਬੋਲਦਾ ਉੱਥੇ ਸਮਝ ਕੇ ਬੋਲਦਾ ਸੋਚਣ ਵਾਲਿਆਂ ਨੂੰ ਤਾਂ ਧਰਮ ਬਣਾਇਆ ਸੋਚਣ ਵਾਲਿਆਂ ਨੂੰ ਤਾਂ ਚੰਗਾ ਲੱਗਦਾ ਠੀਕ ਲੱਗਦਾ ਦੁਨੀਆ ਦੇ ਵਿੱਚ ਸੋਚਣ ਵਾਲੇ ਆਦਮੀ ਜਿਹੜੇ ਉਹ ਸਾਰੇ ਧਰਮ ਨੂੰ ਠੀਕ ਬੰਦੇ ਜਿਹੜੇ ਸਮਝਦਾਰ ਨੇ ਉਹਨਾਂ ਨੂੰ ਗਲਤ ਗਲਤ ਨਾ ਠੀਕ ਠੀਕ ਦਿੰਦਾ ਇੱਥੇ ਆ ਕੇ ਸਮਝ ਸਮਝ ਤੇ ਪਰੇ ਕੀ ਹੈ ਸਮਝ ਤੇ ਪਰੇ ਬੂਝ ਦੁਨੀਆ 'ਚ ਸਮਝ ਤੋਂ ਪਰੇ ਕੁਝ ਨਹੀਂ ਮੰਨਦੇ ਲੋਕ ਵਿਦਵਾਨ ਸਮਝ ਤੇ ਪਰੇ ਕੁਝ ਨਹੀਂ ਮੰਨਦੇ ਗੁਰਬਾਣੀ ਮੰਨਦੀ ਸਮਝ ਤੇ ਪਰੇ ਬੂਝ ਹੈ ਸਮਝ ਬੂਝ ਜਦ ਕਰਤ ਵਿਚਾਰਾ ਭਵਜਲ ਨ ਲਾਗੇ ਬਾਹਰ ਦੁਨੀਆ ਦੇ ਵਿੱਚ ਸਮਝ ਤੋਂ ਪਰੇ ਕੋਈ ਚੀਜ਼ ਹੈ ਨਹੀਂ ਮਾਇਆ ਇਸ ਕਰਕੇ ਸਮਝ ਤੇ ਆ ਕੇ ਖੜ ਗਏ ਵਿਦਵਾਨ ਸਾਰਾ ਸੰਸਾਰ ਸਮਝ ਤੇ ਖੜ ਗਿਆ ਜਿਹਨੇ ਅੱਗੇ ਜਾਣਾ ਹੈ ਤਾਂ ਜਿਹਨੇ ਨਿਰਾਕਾਰ ਦਾ ਦਰਸ਼ਨ ਕਰਨਾ ਉਹਨੂੰ ਬੁੱਝਣਾ ਪਊ ਦੁਨੀਆ ਨੂੰ ਨਿਰਾਕਾਰ ਦੀ ਲੋੜ ਕੋਈ ਨਹੀਂ ਸੰਸਾਰ ਨੂੰ ਸੰਸਾਰ ਦੀ ਲੋੜ ਹੈ ਨਿਰਾਕਾਰ ਦੀ ਕੋਈ ਲੋੜ ਨਹੀਂ ਜਿਹਨੂੰ ਨਿਰਾਕਾਰ ਦੇ ਦੇਸ਼ ਦੀ ਲੋੜ ਹੈ ਉਹ ਬੁੱਝਣਾ ਪਊਗਾ ਸੰਸਾਰ ਸਾਰਾ ਸਮਝਣ ਤੇ ਖੜਾ ਹੈ ਸਮਝ ਤੋਂ ਬਾਹਰ ਕੋਈ ਨਹੀਂ ਹੈ ਸਮਝ ਆਈ ਹੈ ਜਾਂ ਨਹੀਂ ਸਮਝ ਆਈ ਇਹ ਤੋਂ ਕਹਾ ਕੋਈ ਗੱਲ ਹੀ ਨਹੀਂ ਯੂਨੀਵਰਸਿਟੀਆਂ ਕਾਲਜਾਂ ਵਿੱਚ ਕੁਝ ਨਹੀਂ ਹੈ ਸੰਸਾਰ ਕਿਤੇ ਸੰਸਾਰ ਦੇ ਧਰਮਾਂ ਵਿੱਚ ਵੀ ਨਹੀਂ ਹੈ ਕਿਤੇ ਬੁੱਝਣ ਵਾਲੀ ਸਵਾਇ ਗੁਰਮਤਿ ਕਿਤੇ ਨਹੀਂ ਇਹ ਫਰਕ ਹੈ ਗੁਰਮਤਿ ਦੁਨੀਆ ਮਤਾਂ 'ਚ ਇੱਥੇ ਇੱਕ ਸਟੈਪ ਪਗਲਾ ਹੁਣ ਬੁੱਝਣ ਵਾਲਾ ਬੁੱਝਣ ਦੇ ਵਿੱਚ ਗਿਆਨ ਅੰਦਰੇ ਪੰਜੇ ਨਹੀਂ ਹਨ ਪੜਿਆ ਨਹੀਂ ਕਿ ਬੁੱਝਿਆ ਬੁੱਝਣ ਵਿੱਚ ਗਿਆਨ ਅੰਦਰੇ ਖਤਮ ਗਿਆਨ ਅੰਦਰੇ ਜਿਹੜੀ ਸਾਡੇ ਕੋਲ ਪਾਵਰ ਹੈ ਤੇ ਪਰੇ ਦੀ ਗੱਲ ਬੁੱਝਣਾ ਨਹੀਂ ਜੋ ਗਿਆਨ ਅੰਦਰਾਂ ਦੇ ਵਿੱਚ ਹੈ ਸੰਸਾਰ ਹੈ ਨਿਰਾਕਾਰ ਗਿਆਨ ਅੰਦਰਾਂ ਦੇ ਵਿੱਚ ਹੈ ਨਹੀਂ ਉਹਨੂੰ ਕਿਵੇਂ ਸਮਝਾਵੇ ਸਮਝਣ ਵਿੱਚ ਸਾਡਾ ਦਿਮਾਗ ਕੰਮ ਕਰਦਾ ਬੁੱਝਣ ਵਿੱਚ ਦਿਮਾਗ ਨਹੀਂ ਕੰਮ ਕਰਦਾ ਕੱਲੀ ਬੁੱਧੀ ਕੰਮ ਕਰਦੀ ਤੇ ਦਿਮਾਗ ਦੀ ਕੋਈ ਲੋੜ ਨਹੀਂ ਦਿਮਾਗ ਸਮਝਣ ਵੇਲੇ ਬੁੱਝਣ ਵੇਲੇ ਬੁੱਧੀ ਦੀ ਲੋੜ ਕੱਲੀ ਬੁੱਧੀ ਬੁੱਧੀ ਦਿਮਾਗ ਦੇ ਥਰੂ ਬੁਝਦੀ ਹੈ ਥਰੂ ਸਮਝਦੀ ਹੈ ਜੇ ਸਮਝ ਲੈਂਦੀ ਹੈ ਬਦਲ ਜਾਂਦੀ ਹੈ ਇਸਤੇਮਾਲ ਦੀ ਕੋਈ ਲੋੜ ਨਹੀਂ ਇਹ ਤਾਂ ਬਾਹਰ ਨਿਕਲ ਜਾਂਦੀ ਤੇ ਕੱਲੀ ਬੁੱਧੀ ਦੀ ਲੋੜ ਬੁੱਧ ਬਦਲੀ ਸਿੱਧ ਭਾਈ ਸਿੱਧ ਭਾਈ ਸਵਾਲ ਦੀ ਕਿੱਥੇ ਗੱਲ ਹੈ ਗੁੰਡੇ ਦਾ ਛੁੱਟ ਗਈ ਤਾਂ ਮੁਝਿਆ ਜਾਂਦਾ ਹੈ ਦਾਹੂਦਾਰ ਭੁੱਲ ਗਿਆ ਧਿਆਨ ਮੈਂ ਜਾਣਿਆ ਧਿਆਨ ਅੰਤ ਧਿਆਨ ਹੈ ਬਾਹਰ ਧਿਆਨ ਤਾਂ ਹੈ ਹੀ ਤਿਰਗੁੜੀ ਦਾ ਧਿਆਨ ਬਾਹਰ ਹੈ ਮਾਇਆ ਨਾਲ ਜੋੜਦੀ ਹੈ ਤਿਰਗੁੜੀ ਨਰਕ ਨਾਲ ਜੋੜਦੀ ਹੈ ਨਰਕ ਹੋਰ ਦਾ ਦੁਆਰਾ ਹੈ ਤਿਰਗੁੜੀ ਇਹ ਸੰਸਾਰੀ ਰਾਜ ਦਿਮਾਗ ਦੀ ਗਾੜ ਹੈ ਦਿਮਾਗ 'ਚ ਬੈਠ ਕੇ ਸੰਸਾਰ ਰਾਜ ਹੁੰਦਾ ਸੰਸਾਰ ਨਾਲ ਸੰਪਰਕ ਉਸ ਆਦਮੀ ਦਾ ਜਿਹੜਾ ਤਿਰਗੁੜੀ 'ਚ ਬੈਠਾ ਹੈ ਕੋਮੇ 'ਚ ਗਿਆ ਸੌ ਗਿਆ ਸੰਸਾਰ ਖਤਮ ਹੋ ਗਿਆ ਸੰਸਾਰ ਨਾਲ ਸੰਪਰਕ ਟੁੱਟ ਗਿਆ ਇਹ ਗੱਲ ਹੈ ਸਮਝਣ ਵਾਲੀ ਜੋਗੀ ਸੰਸਾਰ ਨਾਲ ਜੁੜਿਆ ਹੋਇਆ ਹੈ ਗੁਰਮੁਖ ਨਹੀਂ ਜੁੜਿਆ ਹੋਇਆ ਜੋ ਗੁਰਮੁਖ ਨੇ ਤਿਰਕੁਟੀ ਛੱਡ ਇਸ ਕਰਕੇ ਹੀ ਉਹ ਗੱਲਾਂ ਆਕਾਸ਼ ਕੀ ਕਰਦਾ ਤਿਰਕੁਟੀ ਛੱਡ ਸੁਣ ਧਰਤੀ ਨਾਲ ਨਹੀਂ ਜੁੜਿਆ ਸਰੀਰ ਨਾਲ ਨਹੀਂ ਜੁੜਿਆ ਸੁਣ ਗੱਲਾਂ ਆਕਾਸ਼ ਕੀ ਕੀਟਾਂ ਹੀ ਰੀਸ ਉਹ ਆਕਾਸ਼ ਕੀ ਗੱਲ ਹੈ ਮਾਇਆ ਸਭ ਆਕਾਸ਼ ਦੇ ਵਿੱਚ ਹੈ ਮਾਇਆ ਨਾਲ ਅੱਡ ਹੈ ਆਕਾਸ਼ ਨਾਲ ਜਿਵੇਂ ਆਕਾਸ਼ ਮਾਇਆ ਨਾਲ ਅੱਡਾ ਬਾਇਆ ਨਾਲ ਅੱਡਾ ਮਾਇਆ ਆਕਾਸ਼ ਦੇ ਵਿੱਚ ਜ਼ਰੂਰ ਹੈ ਆਕਾਸ਼ ਮਾਇਆ ਤੋਂ ਪਰੇ ਖੜ ਹੋਂ ਛੁੱਟ ਕੇ ਹੋਏ ਆਨੰਦ ਤਹ ਹੋ ਨਹੀਂ ਤਹ ਆਪ ਹੋਂ ਛੁੱਟ ਕੇ ਹੋਏ ਆਨੰਦ ਆਨੰਦ ਕਦ ਹੁੰਦਾ ਹੈ ਜਦ ਹੋਂ ਛੁੱਟ ਜਾਂਦੀ ਹੈ ਜਾਂ ਆਪਣੀ ਜਿਹੜੀ ਮਰਜ਼ੀ ਹੈ ਨਾ ਖਤਮ ਹੋ ਜਾਂਦੀ ਹੈ ਹੋਂ ਛੁੱਟਣਾ ਆਪਣੀ ਮਰਜ਼ੀ ਛੱਡਣਾ ਜਿੰਨਾ ਚਿਰ ਮੇਰੀ ਮਰਜ਼ੀ ਹੈ ਉਹਨਾਂ ਚਿਰ ਮੈਂ ਮੇਰੇ ਅੰਦਰ ਹੰਕਾਰ ਉਹਨਾਂ ਚਿਰ ਵਿਵੇਕ ਹੈ ਨਹੀਂ ਬਵੇਕ ਬੁੱਧੀ ਹੈ ਨਹੀਂ ਬਵੇਕ ਬੁੱਧੀ ਕੀ ਕਰਦੀ ਆਪਣੀ ਮਰਜ਼ੀ ਪਹਿਲਾਂ ਖਤਮ ਕਰਦੀ ਬਵੇਕ ਬੁੱਧੀ ਪ੍ਰਗਟ ਹੁੰਦਾ ਹੁੰਦੀ ਹੈ ਜਾਂ ਮਰਜ਼ੀ ਛੱਡ ਦਿੰਦਾ ਆਪਣੀ ਮਰਜ਼ੀ ਦਾ ਬਲੀਦਾਨ ਦੇਣਾ ਮਨ ਦਾ ਬਲੀਦਾਨ ਦੇਣਾ ਉਹ ਤੋਂ ਬਾਅਦ ਵਿਵੇਕ ਹੈ ਮਰਜ਼ੀ ਨੂੰ ਕੱਟਦੀ ਹੈ ਕੌਣ ਬਵੇਕ ਬੁੱਧੀ ਖਤਮ ਕਰਦੀ ਹੈ ਜਦ ਵਿਵੇਕ ਹੁੰਦਾ ਗਿਆਨ ਹੁੰਦਾ ਮਰਜ਼ੀ ਖਤਮ ਕਿਨੀ ਵਿਵੇਕੀ ਕਾਟੀ ਤੂੰ ਕੀ ਤੂੰ ਤੂੰ ਕਿਹਨੂੰ ਕਿਹਾ ਮਰਜ਼ੀ ਨੂੰ ਕਿਹਾ ਹੋ ਮੈਨੂੰ ਕਿਹਾ ਹੋ ਮੈਂ ਆਪਣੀ ਮਰਜ਼ੀ ਹੋ ਇਹ ਜਿਹੜੇ ਜੱਜ ਆਪਣੀ ਮਰਜ਼ੀ ਦੇ ਫੈਸਲੇ ਕਰਦੇ ਨੇ ਇਹ ਹੋਮੇ ਚ ਕਰਦੇ ਨੇ ਸਾਰੇ ਵਿਵੇਕ ਨਹੀਂ ਹੁੰਦਾ ਜਿਹਨੂੰ ਵਿਵੇਕ ਹੁੰਦਾ ਤੇ ਮਰਜ਼ੀ ਨਹੀਂ ਰਹਿੰਦੀ ਜਿਹੜਾ ਵਿਵੇਕ ਹੈ ਉਹਦੇ ਨਾਲ ਤਾਂ ਜਿਹੜਾ ਨਿਰਾਕਾਰ ਦਾ ਦਰਸ਼ਨ ਹੋ ਜਾਂਦਾ ਆਤਮ ਦਰਸ਼ੀ ਹੁੰਦਾ ਤਾਂ ਮੈਨੂੰ ਦੱਸੇ ਨਾ ਜੱਜਾ ਜੋ ਕਿਹੜਾ ਆਤਮ ਦਰਸ਼ੀ ਹੈ ਵਿਵੇਕੀ ਆਤਮ ਦਰਸ਼ੀ ਹੁੰਦਾ ਆਤਮਾ ਦਾ ਗਿਆਨ ਹੁੰਦਾ ਇਹਨਾਂ ਜੋ ਦੱਸੇ ਕਿਹੜਾ ਆਤਮ ਦਰਸ਼ੀ ਹੈ ਇਹਨਾਂ ਦਾ ਵਿਵੇਕ ਵੀ ਦੁਨਿਆਵੀ ਆਦਮੀ ਦਾ ਡੁਪਲੀਕੇਟ ਹੈ ਆਪਣੀ ਮਰਜ਼ੀ ਨੂੰ ਕਹੀ ਜਾਂਦੇ ਨੇ ਵਿਵੇਕ ਹਾਂ ਜੇ ਇਮਾਨਦਾਰੀ ਨਾਲ ਫੈਸਲਾ ਕਰਨ ਕਿਸੇ ਹੱਦ ਤੱਕ ਉਹਨੂੰ ਫੈਸਲਾ ਵਿਵੇਕ ਤੇ ਕਿਹਾ ਜਾ ਸਕਦਾ ਪਰ ਜਿੱਥੇ ਆਪਣੀ ਮਰਜ਼ੀ ਕਰ ਲੈਂਦੇ ਨੇ ਉੱਥੇ ਵਿਵੇਕ ਕਿੱਥੇ ਰਹਿ ਗਿਆ ਜੇ ਇਮਾਨਦਾਰੀ ਨਾਲ ਕਰ ਲੈ ਇਮਾਨਦਾਰੀ ਇੱਕ ਸਾਰਿਆਂ ਦਾ ਫੈਸਲਾ ਇੱਕ ਹੋਵੇ ਚੰਡੀਗੜ੍ਹ ਦਾ ਜੱਜ ਉਲਟ ਫੈਸਲਾ ਕਰਦਾ ਦਿੱਲੀ ਵਾਲਾ ਉਲਟ ਕਰਦਾ ਫਿਰ ਵਿਵੇਕ ਦੋਹਾਂ ਦਾ ਕਿਵੇਂ ਟਕਰਾ ਗਿਆ ਬਈ ਕਿਆ ਵਿਵੇਕ ਨਾਲ ਆਪਣੀ ਆਪਣੀ ਮਰਜ਼ੀ ਦਾ ਵਿਵੇਕ ਹੈ ਮਰਜ਼ੀ ਦੇ ਫੈਸਲੇ ਨੇ ਮੈਨੂੰ ਇਹ ਠੀਕ ਲੱਗਦਾ ਉਹਨੂੰ ਉਹ ਠੀਕ ਲੱਗਦਾ ਫਿਰ ਵਿਵੇਕ ਕਿੱਥੇ ਇਹਨੂੰ ਵਿਵੇਕ ਨਹੀਂ ਕਹਿੰਦੇ ਇਹ ਵਿਵੇਕ ਨਹੀਂ ਹੁੰਦਾ ਵਿਵੇਕ ਦਾ ਅਰਥ ਹੈ ਬਿੰਬ ਇੱਕ ਜੋ ਇੱਕ ਹੀ ਹੈ ਜਿੱਥੇ ਜਾ ਕੇ ਸਾਰਿਆਂ ਦੀ ਏਕਤਾ ਹੋ ਜਵੇ ਜਦ ਮਰਜ਼ੀ ਨਹੀਂ ਰਹਿੰਦੀ ਏਕਤਾ ਜਦ ਹੁੰਦੀ ਹੈ ਕਿਸੇ ਦੀ ਮਰਜ਼ੀ ਨਹੀਂ ਰਹਿੰਦੀ ਫਿਰ ਏਕਤਾ ਹੋ ਜਾਂਦੀ ਹੈ ਜਿੱਥੇ ਤੱਕ ਮਰਜ਼ੀ ਉੱਥੇ ਤੱਕ ਟਕਰਾਓ ਆ ਜਿੱਥੇ ਤੱਕ ਮਰਜ਼ੀ ਹੈ ਉੱਥੇ ਤੱਕ ਵਿਵੇਕ ਹੁੰਦਾ ਹੀ ਨਹੀਂ ਬਿੰਬ ਇੱਕ ਜੋ ਕੇਵਲ ਇੱਕ ਹੈ ਇੱਕ ਕੀ ਹੁੰਦਾ ਇੱਕ ਹੁੰਦਾ ਸੱਚ ਸੱਚ ਤੇ ਜਾ ਕੇ ਸੱਚ ਦਾ ਗਿਆਨ ਹੋ ਕੇ ਤਾਂ ਹੋਵੇ ਫਿਰ ਮਤਾਂ ਇੱਕ ਹੁੰਦੀਆਂ ਨੇ ਸਾਰੀਆਂ ਜਾ ਕੇ ਸਾਰੀਆਂ ਸੰਸਾਰ ਦੀਆਂ ਮਤਾਂ ਸੱਚ ਤੇ ਆ ਕੇ ਇੱਕ ਹੋ ਜਾਣਗੀਆਂ ਝੂਠ ਛੱਡਣਾ ਪੈ ਜੂਗਾ ਝੂਠ ਕਹਿੰਦੇ ਨੇ ਛੱਡਣਾ ਨਹੀਂ ਕਿਸੇ ਨੇ ਪਿੱਛੇ ਕਿਹਾ ਸੀ ਦਲਾਈ ਲਾਮਾ ਨੇ ਸਾਰੀਆਂ ਮਤਾਂ ਨੂੰ ਆਪਣਾ ਝੂਠ ਛੱਡ ਦੇਣਾ ਚਾਹੀਦਾ ਬਹੁਤ ਤਕੜੀ ਗੱਲ ਕਹੀ ਇਮਾਨਦਾਰੀ ਦੀ ਗੱਲ ਕਹੀ ਸੋਹਣੀ ਗੱਲ ਕਹੀ ਇਹ ਤਾਂ ਮੰਨ ਲਿਆ ਨਾ ਮਤਾਂ ਝੂਠ ਹੈ ਵਿੱਚ 'ਚ ਇਹ ਬਾਹਰੀ ਦੀ ਗੱਲ ਹੈ ਮੰਨਣਾ ਕੋਈ ਸੌਖੀ ਗੱਲ ਨਹੀਂ ਹੈਗੀ ਛੋਟੀ ਗੱਲ ਨਹੀਂ ਇੱਕ ਆਦਮੀ ਗੁਰੂ ਹੁੰਦਾ ਹੋਇਆ ਮੰਨ ਲਵੇ ਸਾਰੀਆਂ ਮਤਾਂ ਆਪਣਾ ਝੂਠ ਛੱਡ ਦੇਣ ਜੇ ਆਪਣੀ ਦਾ ਵੀ ਮੰਨ ਲਿਆ ਉਹ ਵੀ ਝੂਠ ਹੈ ਪਰ ਉਹਦਾ ਕਹਾ ਕਿਸੇ ਨੇ ਉੱਤਰ ਨਹੀਂ ਦਿੱਤਾ ਸਭ ਚੁੱਪ ਕਰ ਗਏ ਹਾਂ ਵੀ ਨਹੀਂ ਬਰੇ ਵੀ ਹਾਂ ਬਈ ਠੀਕ ਹੈ ਛੱਡੋ ਹਿੰਦੂ ਦਾ ਬਣਨਗੇ ਨਹੀਂ ਇਸ ਗੱਲ ਨੂੰ ਕਦੇ ਵੀ ਉਹਨਾਂ ਦੇ ਲੜਾਈ ਝੂੜ ਹੈ ਇਹਦਾ ਮਤਲਬ ਹੈ ਬੁੱਧ ਮਤ ਥੋੜੀ ਕਾਫੀ ਚੰਗੀ ਸੀ ਮਤ ਹਿੰਦੂ ਮਤ ਨਾਲ ਇਸ ਕਰਕੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਈ ਪਹਿਲਾ ਹਿੰਦੁਸਤਾਨ ਹੋਈ ਘੜਦੀ ਬਾਦ ਦੇਸ ਲਕਾਲਾ ਦੇਦੇ ਨੇ ਸੱਚ ਨੂੰ ਇਹ ਬੁੱਧ ਫੱਟ ਕਰਕੇ ਮੰਨ ਗਿਆ ਉਹ ਵੀ ਝੂਠ ਬਾਹਰ ਕੱਢ ਦੋ ਉਹਦੇ ਅੰਦਰ ਆਤਮਾ ਨੇ ਆਵਾਜ਼ ਦਿੱਤੀ ਉਹਨੇ ਮੰਨਿਆ ਆ ਦੇਖ ਕੇ ਵੀ ਹਾਂ ਵੀ ਝੂਠ ਹੈ ਜਿਹੜਾ ਛੱਡ ਕੇ ਉਹਨੂੰ ਗੱਲ ਬਣਨੀ ਛੱਡ ਕੇ ਯਮਨ ਹੋ ਸਕਦਾ ਛੱਡ ਕੇ ਸੁਖ ਹੋ ਸਕਦਾ ਜੋੜ ਚ ਟਕਰਾਓ ਲੜਾਈ ਝਗੜੇ ਸਭ ਰਹਿਣੇ ਨੇ ਸਾਰੀ ਜ਼ਿੰਦਗੀ ਉਹਦੀ ਲੜਾਈ ਝਗੜੇ ਚ ਲੰਘੀ ਕੀ ਫਾਇਦਾ ਦੁਖੀ ਨੇ ਸਾਰੇ ਝੂਠੇ ਦੁਖੀ ਕਰਦਾ ਸਾਰੇ ਆਪਣੀ ਮਰਜ਼ੀ ਉਹ ਦੁਖੀ ਕਰਦੀ ਹੈ ਜੇ ਸੁਖ ਲੈਣਾ ਮਰਜ਼ੀ ਉਹ ਛੱਡ ਦੇਣ ਮਰਜ਼ੀ ਫੇਰ ਨਹੀਂ ਛੱਡਦੇ ਆਪਣਾ ਆਪਣਾ ਇੰਟਰਸਟ ਇੰਟਰਸਟ ਵੀ ਮਰਜ਼ੀ ਕਰਕੇ ਹੀ ਹੈ ਜੇ ਸਾਰਿਆਂ ਦਾ ਇੰਟਰਸਟ ਬਰਾਬਰ ਕਰ ਲੈਣ ਨਾ ਵੀ ਸਾਰਿਆਂ ਦਾ ਇੰਟਰਸਟ ਬਰਾਬਰ ਹੈ ਸਾਰਿਆਂ ਨੂੰ ਸੋਹਣਾ ਚਾਹੀਦਾ ਚਲ ਗੱਲ ਖਤਮ ਹੋਈ ਨਾ ਕਿ ਫਿਰ ਤਾਂ ਕਿਸੇ ਪੁਲਿਸ ਦੀ ਜਾਂ ਫੌਜ ਦੀ ਲੋੜ ਹੀ ਨਹੀਂ ਨਾ ਫੌਜ ਦੀ ਨਾ ਪੁਲਿਸ ਦੀ ਨਾ ਤੋਪਾਂ ਦੀ ਨਾ ਟੈਂਕਾਂ ਦੀ ਕਿਸੇ ਚੀਜ਼ ਦੀ ਲੋੜ ਨਹੀਂ ਸਾਰੇ ਰੱਜ ਕੇ ਨਾ ਖਾਣਾ ਨਾ ਕਰਨ ਆਦਮੀ ਕਦੋਂ ਮੰਨਦਾ ਹੈ ਮੰਨਦਾ ਨਹੀਂ ਸੀ ਥੱਲੇ ਵਾਲਾ ਵੀ ਨਹੀਂ ਮੰਨਦਾ ਜਿਹੜਾ ਮੂਰਖ ਹੈ ਉਹ ਵੀ ਨਹੀਂ ਮੰਨਦਾ ਹੈ ਫਿਰ ਮੂਰਖ ਪਤਾ ਕੀ ਕਹਿੰਦੇ ਨੇ ਵੀ ਵੱਡੇ ਤੋਂ ਵੱਡਾ ਗਿਆਨਵਾਨ ਨਾਲ ਮੈਂ ਬਰਾਬਰ ਇਹ ਵੀ ਗਲਤ ਹੈ ਅਗਿਆਨੀ ਜਾਂ ਗਿਆਨਵਾਨ ਦੀ ਮਦਦ ਕਰਦੇ ਵੀ ਗਲਤ ਬਰਾਬਰੀ ਕਰਦੇ ਉਹ ਤਰੀਕੇ ਨਾਲ ਬਰਾਬਰੀ ਨਹੀਂ ਅਗਿਆਨੀਆਂ ਨੇ ਕਹਣਾ ਸਾਡੀ ਗੱਲ ਤੁਸੀਂ ਮੰਨੋ ਬਰਾਬਰੀ ਅਗਿਆਨੀਆਂ ਨਹੀਂ ਹੋਣ ਦੇਣੀ ਕਾਬਲੀਅਤ ਦੇ ਹਿਸਾਬ ਨਾਲ ਗਿਆਨ ਦੇ ਹਿਸਾਬ ਨਾਲ ਉਹਦੀ ਸੀਟ ਹੋਵੇ ਇਹ ਵੀ ਇਨਸਾਫ ਹੈ ਸੱਚਖੰਡ ਦੇ ਵਿੱਚ ਸੀਟ ਕਿਉਂ ਦਿੱਤੀ ਹੈ ਗਿਆਨ ਦੇ ਹਿਸਾਬ ਨਾਲ ਦਿੱਤੀ ਉਹਦਾ ਇਹ ਅਰਥ ਲਾ ਲੈਂਦੇ ਨੇ ਅਗਿਆਨੀ ਹੋਵੇ ਜਾਂ ਗਿਆਨੀ ਹੋਵੇ ਬਰਾਬਰ ਇੱਥੇ ਵੀ ਵੀ ਇਨਸਾਫੀ ਹੈ ਜ਼ਿਆਦਾ ਲੋਕ ਅਗਿਆਨੀ ਨੇ ਅਪਰਾਧੀ ਔਰ ਦੂਆ ਸ਼ਰੀਫ ਦੁਆਨ ਬਰਾਬਰ ਕਿਵੇਂ ਸਮਝਿਆ ਜਾਊ ਨਹੀਂ ਸਮਝਿਆ ਜਾ ਸਕਦਾ ਸਾਰੇ ਗਿਆਨਵਾਨ ਹੋਣ ਤਾਂ ਲੱਗਣਗੇ ਜਦੋਂ ਗਿਆਨਵਾਨ ਹੋਣਗੇ ਨਾ ਸਾਰੇ ਹੀ ਫਿਰ ਸਾਰੇ ਨੀਵੇਂ ਹੋਣਗੇ ਸਾਰੇ ਬੜਾ ਕੋਈ ਰਹੂਏ ਨਹੀਂ ਬੜੇ ਬਣ ਦੀ ਇੱਛਾ ਹੀ ਖਤਮ ਹੋ ਗਈ ਤਾਂ ਹੁੰਦੀ ਹੈ ਇਹ ਪੋਸੀਬਲ ਨਹੀਂ ਫਿਰ ਤਾਂ ਸੱਚਖੰਡ ਨਾ ਹੋ ਜਾਏ ਇੱਥੇ ਫਿਰ ਤਾਂ ਇੱਥੇ ਹੀ ਸੱਚਖੰਡ ਹੈ ਫਿਰ ਤਾਂ ਸੱਚਖੰਡ ਹੈ ਇੱਥੇ ਹੀ ਇਹ ਦੌੜ ਹੈ ਬੜਾ ਬਣ ਦੀ ਉੱਥੇ ਦੌੜ ਹੈ ਛੋਟਾ ਰਹਿਣ ਦੀ ਛੋਟਾ ਰਹਿਣ ਦੀ ਦੌੜ ਹਾਂਜੀ ਹੋ ਛੁੱਟ ਕੇ ਹੋਏ ਆਨੰਦ ਤਹ ਹੋ ਨਹੀਂ ਤਹ ਆਪ ਜਿਹੜੇ ਹਿਰਦੇ 'ਚ ਮੈਂ ਨਹੀਂ ਨਾ ਹੈ ਮੇਰੀ ਮਰਜ਼ੀ ਨਹੀਂ ਹੈ ਉੱਥੇ ਉਹ ਆਪ ਹੈ ਤੇ ਦੱਸੋ ਗੱਲ ਕਿੰਨੀ ਔਖੀ ਹੈ ਉਹ ਘਰ ਜਾ ਆਪ ਆ ਗਏ ਉਹ ਪਹਿਰਾ ਦਿੰਦਾ ਦੁੱਖਾਂ ਨੂੰ ਨਹੀਂ ਵੜਨ ਦਿੰਦਾ ਜਿਹੜੇ ਹਿਰਦੇ ਚੋਂ ਮੇਰੀ ਮਰਜ਼ੀ ਖਤਮ ਹੋ ਗਈ ਮੇਰੀ ਮਰਜ਼ੀ ਕੋਈ ਨਹੀਂ ਗੁਰੂ ਆ ਗਿਆ ਤੇਰੀ ਮਰਜ਼ੀ ਚੱਲਦੀ ਸਿਰਫ ਜਿੱਤੇ ਮੈਂ ਨਹੀਂ ਜਬ ਹਮ ਹੋਤੇ ਜਦ ਮੈਂ ਹੁੰਦੀ ਆ ਨਾ ਮੇਰੇ ਅੰਦਰ ਮੈਂ ਮੇਰੀ ਮਰਜ਼ੀ ਹੁੰਦੀ ਹੈ ਤਬ ਤੂੰ ਨਾ ਹੀ ਹੋਣਾ ਜਦ ਤੂੰ ਮੇਰੇ ਘਰੇ ਨਹੀਂ ਹੋਣਾ ਇਹਨੇ ਗੱਲ ਤਾਂ ਮੇਰੀ ਮੰਨਣੀ ਨਹੀਂ ਮੈਂ ਉੱਥੇ ਕੀ ਕਰਨ ਜਾਣਾ ਇਹਨੇ ਤਾਂ ਆਪਣੀ ਮੈਨੂੰ ਮਨਾਉਣੀ ਹੈ ਆਪਣੀ ਮਨਾਉਣ ਜਾਂਦੇ ਅਸੀਂ ਗੁਰਦੁਆਰੇ ਅਰਦਾਸ ਜਾਂ ਕਰਦੇ ਆਪਣੀ ਮਨਾਉਣ ਜਾਂਦੇ ਆ ਅਸੀਂ ਤਾਂ ਉਹਦੇ ਘਰ ਵੀ ਆਪਣੀ ਮਨਾਉਣ ਜਾਂਦੇ ਅਰਦਾਸ ਆਪਣੀ ਗੱਲ ਮਨਾਉਣ ਜਾਂਦੇ ਆ ਉਹਦੀ ਸੁਣ ਨਹੀਂ ਜਾਂਦੇ ਉਹਦੀ ਸੁਣ ਕੇ ਫਿਰ ਆਪਣੀ ਮਨਾਉਣ ਲੱਗ ਜਾਂਦੇ ਸਾਰੀ ਬਾਣੀ ਸੁਣ ਕੇ ਆਪਣੀ ਮਨਾਉਣ ਲੱਗ ਜਾਂਦੇ ਨੇ ਖੜੇ ਹੋ ਕੇ ਅਰਦਾਸ ਕਰਨ ਲੱਗਦੇ ਆਪਣੀ ਮਰਜ਼ੀ ਦੀ ਅਰਦਾਸ ਕਰਦੇ ਨੇ ਸਾਰੀ ਤੇ ਫੱਟੀ ਸਵਾਗਾ ਫੇਰ ਦਿੰਦੇ ਨੇ ਅਰਦਾਸ ਵੇਲੇ ਜੋ ਸੁਣੀਏ ਪੜੀ ਸੁਣੀਏ ਇਹ ਅਸੀਂ ਤੇਰੀ ਸਭ ਕੁਝ ਸੁਣ ਲਈ ਤੇਰੀ ਸਰਮੱਥੇ ਪਰ ਸਾਡੀਆਂ ਗੱਲਾਂ ਪੂਰੀਆਂ ਕਰ ਰੋਜ਼ ਸੁਣ ਆਇਆ ਕਰਾਂਗੇ ਸੁਣੀ ਜਾ ਮਰਨੀ ਅਸੀਂ ਕੋਈ ਵੀ ਨਹੀਂ ਅਰਦਾਸ ਵੇਲੇ ਤੇ ਆਪਣੀ ਮਰਜ਼ੀ ਆ ਕਰਿਓ ਜੀ ਹੋ ਕਰਿਓ ਜੀ ਉਹ ਕਰੇ ਛੋਟਾ ਨੌਕਰ ਹੈ ਕਰੂਗਾ ਸਾਡੇ ਝਾੜੂ ਮਾਰ ਦਿਓ ਘਰ ਆ ਗਏ ਵੀ ਇਹਦੇ ਕਰੋ ਸ਼ਰਮ ਆਉਣੀ ਚਾਹੀਦੀ ਹੈ ਸ਼ਰਮ ਬਾਣੀ ਕੀ ਕਹਿੰਦੀ ਹੈ ਕੀ ਕਰਦੇ ਹੋ ਕੋਈ ਨਹੀਂ ਸ਼ਰਮ ਵਾਲੀ ਗੱਲ ਹੈ ਕੋਈ ਕਿੰਨੇ ਅਗਲੇ ਕਾਰਜ ਪੂਰੇ ਹੁੰਦੇ ਨੇ ਕਿੰਨੇ ਅਗਲੇ ਨੂੰ ਸਿੱਖੀ ਦਾਨ ਮਿਲ ਗਈ ਤੁਹਾਡੀ ਅਰਦਾਸ ਕਰੀ ਤੇ ਕਿੰਨੇ ਅਗਲੇ ਨੂੰ ਨਾਮ ਦਾਨ ਮਿਲ ਗਿਆ ਕੇਸ ਕੇਸਾਂ ਦਾ ਦਾਨ ਹੁੰਦਾ ਕੇਸ ਤਾਂ ਹੁੰਦੇ ਨੇ ਤੁਸੀਂ ਰੱਖਦੇ ਨਹੀਂ ਜਿਹੜੀ ਚੀਜ਼ ਨੇਚਰ ਨੇ ਦਿੱਤੀ ਹੈ ਉਹਦਾ ਦਾਨ ਕਦਾ ਹੁੰਦਾ ਭਰੋਸਾ ਤੁਸੀਂ ਕਰ ਨਹੀਂ ਭਰੋਸਾ ਦਾਨ ਲੈ ਦੱਸ ਭਰੋਸਾ ਅਸੀਂ ਕਰਨਾ ਕੋਲੇ ਨਾਲ ਦੇਣਾ ਭਰੋਸਾ ਦਾ ਅਸੀਂ ਕਰਨਾ ਸਾਡੀ ਮਰਜ਼ੀ ਹੈ ਭਰੋਸਾ ਕਰਨਾ ਨਾ ਕਰਨਾ ਉਹ ਵੀ ਗੱਲ ਹੋਵੇ ਵੀ ਸਾਡਾ ਕੋਈ ਨਹੀਂ ਕਸੂਰ ਤੂੰ ਦਿੱਤਾ ਨਹੀਂ ਭਰੋਸਾ ਸਾਨੂੰ ਹੋਇਆ ਤੂੰ ਭਰੋਸਾ ਦਾ ਦਾਨ ਦਿੱਤਾ ਨਹੀਂ ਸਾਨੂੰ ਹੋਇਆ ਕਿੱਡੇ ਛਾਤਰ ਨੇ ਸਾਰੀ ਗੱਲ ਤੇ ਸੁੱਟੀ ਜਾ ਸ਼ੈਤਾਨ ਨੇ ਸ਼ੈਤਾਨ ਦੇ ਉਤਾਰ ਨੇ ਜਿਹੜੇ ਅਰਦਾਸਾਂ ਕਰਨ ਵਾਲੇ ਨੇ ਜਿਹੜੇ ਅਰਦਾਸਾਂ ਬਣਾਈਆਂ ਸ਼ੈਤਾਨ ਦੇ ਉਤਾਰ ਨੇ ਇਹ ਆ ਫਿਰ ਮੂਰਖ ਨੇ ਇਹ ਬਿਲਕੁਲ ਮੂਰਖ ਨੇ ਘੋਰ ਸ਼ੈਤਾਨ ਨੇ ਅਰਦਾਸ ਬਣਾ ਕੇ ਦੇਤੀ ਉਹ ਕਰੀ ਜਾਂਦੇ ਨੇ ਬਣਾ ਕੇ ਤੇ ਸ਼ੈਤਾਨ ਨੇ ਦੇਤੀ ਉਹ ਅਰਦਾਸ ਕਰੀ ਜਾਂਦੇ ਨੇ ਮੂਰਖ ਅੰਧਕੋਰ ਨੇ ਜੋ ਆਰਾਮ ਖੋਰਾਂ ਦੀ ਅਰਦਾਸ ਦਿੱਤੀ ਹੋਈ ਉਹੀ ਕਰੀ ਜਾਂਦੇ ਨੇ ਇਹ ਨਹੀਂ ਸਮਝਿਆ ਵੀ ਗੁਰਬਾਣੀ ਦੇ ਖਿਲਾਫ ਹੈ ਅਰਦਾਸ ਹੈ ਉਹ ਜਿਹੜੀ ਕਰਦੇ ਹੋ ਤੁਸੀਂ ਤੁਸੀਂ ਆਪਣੇ ਹੁਕਮ ਕਰਦੇ ਹੋ ਨਾਨਕ ਹੁਕਮ ਨੇ ਚੱਲ ਜੀ ਨਾਲ ਖਾਦਮ ਚੱਲੈ ਤੁਸੀਂ ਤਾਂ ਹੁਕਮ ਕਰਦੇ ਹੋ ਅਰਦਾਸ ਕਿਤੇ ਹੁਕਮ ਨੂੰ ਅਰਦਾਸ ਬਣਾ ਨੋ ਰੱਖ ਕੀਤਾ ਹੁਕਮ ਹੈ ਆ ਕਰਿਓ ਜੀ ਉਹ ਕਰਿਓ ਜੀ ਹੁਕਮ ਹੈ ਅਰਦਾਸ ਹੈ ਉਹ ਤਾਂ ਹੁਕਮ ਕਰ ਰਹੇ ਹੋ ਨੌਰ ਦਾਸਾ ਜੇ ਤਾਂ क्योंकि छात्र ने अरदास किया अरदास जो पावे त्यो राख ला हम शरण प्रभ आए राम रहे जो पावे त्यो राख ला ये अरदास ये करो चाहे भुखे मार दे राख भावे मार ये अरदास ये कहते नहीं करते ये नहीं करते भरोसा नहीं ना गुरु तेरे मार दे भरोसा नहीं है ਇਹ ਨਹੀਂ ਕਰਦੇ ਅਰਦਾਸ ਉਹ ਕਰਦੇ ਨੇ ਮਨਮੁਖਾੜੀ ਆਪਣੀ ਮਰਜ਼ੀ ਨਹੀਂ ਛੱਡੀ ਆਪਣੀ ਮਰਜ਼ੀ ਦੇ ਹੁਕਮ ਕਰਦੇ ਨੇ ਤੂੰ ਆ ਕਰ ਆ ਕਰ ਉਹ ਕਰ ਉਹ ਕਰ ਹਾਂ ਮਰਬੋ ਦੇ ਹੁਕਮ ਕਰਦੇ ਨੇ ਤਾਂ ਇਹਦਾ ਜਨਮ ਰਾ ਪੀੜੇ ਕੇ ਜਾਫੜਾ ਕੇ ਲਿਖਿਆ ਨਹੀਂ ਹੋਇਆ ਨੰਗਾ ਦੋਜ ਕੇ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸਾਰੀ ਗੱਲ ਇਹਨਾਂ ਨੇ ਲਿਖੀ ਹੋਈ ਆ ਕੰਮ ਉਹੀ ਕਰੀ ਜਾਂਦੇ ਨੇ ਪੜੀ ਜਾਂਦੇ ਨੇ ਰੋਜ਼ ਕੰਮ ਉਹੀ ਕਰੀ ਜਾਂਦੇ ਪੜੀ ਵੀ ਜਾਂਦੇ ਨੇ ਹਾਂਜੀ ਅਤੇ ਦੁੱਖ ਜਨਮੇ ਮਰਨ ਸਤ ਸੰਗ ਪ੍ਰਤਾਪ ਹੋ ਛੁੱਟ ਕੇ ਹੋਏ ਆਨੰਦ ਤਹ ਹੋ ਨਹੀਂ ਤੈ ਆਪ ਤਹ ਹੋ ਨਹੀਂ ਤਹ ਆਪ ਜਿੱਤੇ ਹਉਮੈ ਨਹੀਂ ਹੁੰਦੀ ਉਥੇ ਆਪ ਹੁੰਦਾ ਫਤਿਹ ਦੂਰ ਤੇ ਸੱਚ ਹੁੰਦਾ ਸਤ ਸੰਗ ਪ੍ਰਤਾਪ ਫਤਿਹ ਫਤਿਹ ਹਾਂ ਹਤੇ ਦੁੱਖ ਫਤਿਹ ਦੁੱਖ ਦੁੱਖ ਸਾਰੇ ਕੱਟੇ ਗਏ ਹੱਤਿਆ ਹੋ ਗਈ ਦੁੱਖਾਂ ਦੀ ਦੁੱਖ ਖਤਮ ਹੋ ਗਏ ਹੱਤਿਆ ਦੁੱਖ ਜਨਮੇ ਮਰਨ ਜਨਮ ਮਰਨ ਦੇ ਜਨਮੇ ਮਰਨ ਜਨਮ ਔਰ ਮਰਨ ਦਾ ਦੁੱਖੇ ਕੱਟਿਆ ਸਤ ਸੰਗ ਪਰਤਾ ਸੰਤ ਸੰਗ ਪਰਤਾ ਸਤ ਸੰਗ ਦੇ ਪ੍ਰਤਾਪ ਸੱਚ ਨਾਲ ਜੁੜੇ ਤੋਂ ਸੱਚ ਨਾਲ ਜੁੜਨ ਦਾ ਗੁਰਬਾਣੀ ਦੇ ਸੱਚ ਨੂੰ ਮੰਨਣ ਦਾ ਸਤ ਸੰਗ ਹੁੰਦਾ ਗੁਰਬਾਣੀ ਦੇ ਸੱਚ ਨੂੰ ਮੰਨ ਲੈਣਾ ਮੰਨੇ ਤੋਂ ਇੱਕ ਮਨ ਇਕਚਿਤ ਹੋ ਜਾਂਦਾ ਹੈ ਮੰਨਣ ਨਾਲ ਇਹ ਹੋਇਆ ਜਨਮ ਮਰਨ ਦਾ ਦੁੱਖ ਟਿਆ ਜਨਮ ਮਰਨ ਸਭ ਸੰਸਾਰ ਦਾ ਆਨੰਦ ਹੋ ਕਰ ਨਾਮ ਦ੍ਰਿੜੇ ਦਿਆਲਾ ਹਿਤ ਕਰ ਨਾਮ ਦ੍ਰਿੜੇ ਦਿਆਲਾ ਦ੍ਰਿੜੇ ਦਿਆਲਾ ਦਿਆਲਾ ਦਾ ਗਿਆਨ ਜਿਹੜਾ ਦਿੱਤਾ ਹੋਇਆ ਸੀ ਆਹ ਗੁਰਬਾਣੀ ਦਾ ਗਿਆਨ ਪਰਮੇਸ਼ਰ ਨੇ ਦਿੱਤਾ ਦਇਆ ਕਰਕੇ ਸਾਡੇ ਤੇ ਇਹਨਾਂ ਨੂੰ ਇਥੋਂ ਕੱਢੀਏ ਨਰਕ ਚੋਂ ਦਿਆਲਾ ਨੇ ਗਿਆਨ ਦਿੱਤਾ ਦਇਆ ਕਰਕੇ ਸਾਡੇ ਤੇ ਦਇਆ ਕੀਤੀ ਹੈ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਇਥੋਂ ਕੱਢ ਲੋ ਗੰਦਾ ਕਰ ਚੋਂ ਇਹ ਜਿਹੜਾ ਦਿੱਤਾ ਹੋਇਆ ਗਿਆਨ ਹੈ ਜੇ ਤਾਂ ਇਹਨੂੰ ਹਿੱਤ ਆਪਣੇ ਹਿੱਤ ਵਿੱਚ ਸਮਝ ਲਿਆ ਵੀ ਮੇਰੇ ਭਲੇ ਖਾਤਰ ਦਿੱਤਾ ਹਿੱਤਕਾਰੀ ਸਮਝ ਲਿਆ ਹਿੱਤਕਾਰੀ ਸਮਝ ਕੇ ਅਪਣਾ ਲਿਆ ਮੰਨ ਲਿਆ ਜੜ ਕਰ ਲਿਆ ਹਿੱਤਕਾਰ ਹਿੱਤਕਾਰ ਨਾਮ ਦ੍ਰਿੜੇ ਨਾਮ ਗਿਆਨ ਦ੍ਰਿੜੇ ਦਿਆਲਾ ਦਿਆਲਾ ਦਾ ਦਿੱਤਾ ਹੋਇਆ ਨਾਮ ਗੁਰਬਾਣੀ ਦੇ ਥਰੂ ਜੇ ਤਾਂ ਆਪਣੇ ਭਲੇ ਵਾਸਤੇ ਵੀ ਸਾਡੇ ਹਿੱਤ ਵਾਸਤੇ ਹੈ ਸਾਡੇ ਹੀ ਭਲੇ ਵਾਸਤੇ ਗੱਲਾਂ ਕਹੀਆਂ ਹੋਈਆਂ ਨੇ ਜੇ ਤਾਂ ਦ੍ਰਿੜ ਕਰ ਲਿਆ ਆਪਣਾ ਭਲਾ ਮੰਨ ਕੇ ਫਿਰ ਕੀ ਹੋਊਗਾ ਕਰੇ ਦਿਆਲਾ ਸੰਤੈ ਸੰਗ ਬੋਧ ਕਿਰਪਾਲਾ ਸੰਤੈ ਸੰਗ ਬੋਧ ਕਿਰਪਾਲਾ ਫਿਰ ਇਹ ਸੰਤ ਦਾ ਸੰਗ ਇੱਕ ਵਾਰ ਇੱਕ ਹੋ ਜਾਂਦਾ ਮੰਨ ਕੇ ਪਰ ਫਿਰ ਤੇ ਗਾਹਾਂ ਦੀ ਕਿਰਪਾ ਤੋਂ ਬਾਅਦ ਹੁੰਦੀ ਕਿਰਪਾਲਾ ਕੀ ਹੈ ਫਿਰ ਬੁੱਠਿਆ ਜਬਲ ਆਏ ਅਜੋ ਤਾਂ ਇਹਨੂੰ ਗਿਆਨ ਕੀ ਆਂਦੀ ਹੋ ਆਈ ਆ ਆ ਗਿਆਨ ਹੈ ਗੁਰਬਾਣੀ ਦਾ ਇਹਦੇ ਨਾਲ ਜੁੜਿਆ ਜਿੰਨਾ ਜਰ ਆਉਂਦੀ ਗਿਆਨ ਗਿਆਨ ਇਹ ਨਹੀਂ ਅੰਦਰੋਂ ਭਰਮ ਨਹੀਂ ਸਾਰੇ ਦੂਰ ਹੁੰਦੇ ਭਰਮ ਟੁੱਟਿਆ ਤੋਂ ਬਾਅਦ ਇੱਕ ਮਨ ਇੱਕ ਚਿਤ ਹੁੰਦਾ ਭਰਮ ਟੁੱਟੇ ਤੋਂ ਬਾਅਦ ਇਹਨੂੰ ਭਰੋਸਾ ਹੁੰਦਾ ਬਸ ਪਰਮ ਗਏ ਤੋਂ ਬਾਅਦ ਭਰੋਸਾ ਹੀ ਹੁੰਦਾ ਪਰਮੇ ਭਰੋਸਾ ਨਹੀਂ ਹੋਣ ਦਿੰਦਾ ਔਰ ਉਹਨਾਂ ਕਿਨੂੰ ਕੀਆ ਨਾਨਕ ਨੂੰ ਸਭ ਕੁਝ ਪ੍ਰਭ ਤੇ ਹੋਆ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਸੰਸਾਰ 'ਚ ਇੱਥੇ ਸਭ ਕਹਾਣੀਆਂ ਝੂਠੀਆਂ ਨੇ ਬ੍ਰਹਮਾ ਨੇ ਕੋਈ ਸ੍ਰਿਸ਼ਟੀ ਰਚੀ ਹੋਵੇ ਗੱਲ ਗਲਤ ਹੈ ਵਿਸ਼ਨੂੰ ਪਾਲਣਾ ਕਰਦਾ ਹੋਵੇ ਗੱਲ ਗਲਤ ਹੈ ਸ਼ਿਵਜੀ ਸੰਹਾਰ ਕਰਦਾ ਹੋਵੇ ਗੱਲ ਗਲਤ ਹੈ ਇਹ ਕਿਰਪਾਲਾ ਹੁਕਮ ਨਾਲ ਇਹ ਸਾਰੀਆਂ ਸਭ ਕੁਝ ਹੋ ਰਿਹਾ ਇੱਥੇ ਸ੍ਰਿਸ਼ਟੀ ਜੋ ਪੈਦਾ ਕੀਤੀ ਹੈ ਜੋ ਚੱਲ ਰਿਹਾ ਹੈ ਰੱਖਿਆ ਕਰ ਰਿਹਾ ਹੈ ਖਾਣ ਪੀਣ ਨੂੰ ਦੇ ਰਿਹਾ ਇੰਤਜ਼ਾਮ ਕਰ ਰਿਹਾ ਹੈ ਜੰਮਣ ਬਣ ਦੇ ਵਿੱਚ ਪਾ ਰਿਹਾ ਹੈ ਉਹ ਕਿਰਪਾਲਾ ਹੀ ਕਰ ਰਿਹਾ ਇਹਨਾਂ ਤੇ ਨਾਲ ਕੋਈ ਸਜ਼ਾ ਨਹੀਂ ਦੇ ਰਿਹਾ ਕਿਰਪਾ ਕਰ ਰਿਹਾ ਇਹਨਾਂ ਨੂੰ ਕੱਢ ਰਿਹਾ ਬਾਹਰ ਨੂੰ ਇਹ ਆਪਣੇ ਕਰਮਾਂ ਨਾਲ ਫੇਰ ਦੱਸਾਂ ਛੱਡ ਕੇ ਛਾਲ ਮਾਰ ਕੇ ਡੁੱਬ ਨੇ ਥੋੜੇ ਜਿਹਾ ਉੱਤੇ ਨੂੰ ਜਾ ਕੇ ਉੱਠੇ ਕੰਮ ਆਪ ਕਰਦੇ ਨੇ ਸੰਤੈ ਸੰਗ ਬਹੁਤ ਕਿਰਪਾਲਾ ਔਰ ਇਹ ਕਸੂਣਾ ਕਿਨਹੂ ਕੀਆ ਨਾਨਕ ਨਾਨਕ ਸਭ ਕੁਝ ਪ੍ਰਭ ਤੇ ਹੁਆ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਜੋ ਸਾਰਾ ਕੁਝ ਕੀਤਾ ਜੋ ਸਾਰਾ ਕੁਝ ਹੋਇਆ ਅਜ ਤੱਕ ਪ੍ਰਭ ਤੇ ਹੀ ਹੋਇਆ ਹੁਣ ਤੱਕ ਜਿਹੜਾ ਤੇਰੇ ਚ ਮਨੁੱਖਾ ਜਨਮ ਤੱਕ ਤੂੰ ਉਪੜਿਆ ਉਹ ਇਸੇ ਸ਼ਬਦ ਨਾਲ ਉਪੜਿਆ ਪ੍ਰਭ ਨਾਲ ਉਪੜਿਆ ਇਹ ਤੇ ਗਾਹਾਂ ਵੀ ਉਸੇ ਨੇ ਕੁਝ ਕਰਨਾ ਹਾਂਜੀ